ਕੌਣ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸਵਾਲ ਨਾਨਕ ਨੂੰ ਸਵਾਲ ਕਰਦੇ ਦੇਖੋ ਤੇ ਜਿਹੜਾ ਨਾਨਕ ਨੇ ਸਵਾਲ ਕੀਤਾ ਇਹ ਸਵਾਲ ਤਾਂ ਪ੍ਰਚਲਿਤ ਨਹੀਂ ਹੈ ਕਿਤੇ ਤਾਂ ਮੁਕਤੀ ਤੋਂ ਹੀ ਸ਼ੁਰੂ ਕੀਤਾ ਇਹਨਾਂ ਦਾ ਗੱਲ ਮੁਕਤੀ ਤੋਂ ਸ਼ੁਰੂ ਕਰਤੀ ਇਹ ਤਾਂ ਆਖਰੀ ਹੈ ਮੁਕਤੀ ਇਹ ਸਟਾਰਟ ਮੁਕਤੀ ਤੋਂ ਕਰਦਾ ਹੈ ਸਾਧ ਸ਼ਬਦ ਨੂੰ ਮੁਕਤ ਨਾ ਕੋਈ ਕੋਈ ਸਾਤੋਂ ਪੁੱਛ ਲੈਂਦਾ ਆ ਕੇ ਸਾਦਾ ਆਦਮੀ ਹੈ ਥੋੜੀ ਜਿਹੀ ਉਮਰ ਹੈ ਇਹਦੀ ਇਹ ਸਿੱਧੀ ਗੱਲ ਕਰਦਾ ਹੈ ਨਾ ਗੁਰੂ ਕੌਣ ਪੁੱਛੇ ਤਾਂ ਸਹੀ ਤੂੰ ਕਿੱਥੋਂ ਆਇਆ ਉਹ ਕਹਿ ਰਿਹਾ ਕੌਣ ਤੂੰ ਮੈਂ ਕੌਣ ਹੈ ਤੂੰ ਕੀ ਨਾਮ ਤੁਹਾਡਾ ਪੜਜਾ ਪੜਦਾ ਜਦੂ ਹੈ ਨਹੀਂ ਤੇ ਕੋਈ ਭਗਤ ਐਸਾ ਨਹੀਂ ਹੋਇਆ ਵੀ ਉਹਦਾ ਜੇਲੇ ਕਿਸੇ ਭਗਤ ਦੇ ਡੇਰੇ ਤੋਂ ਆਇਆ ਹੋਵੇ ਜੇਲੇ ਉਹਨਾਂ ਦਾ ਭਗਤ ਪਾਣੀ ਪੜਿਆ ਹੋਵੇ ਕਿਤੇ ਜਾਂ ਕੋਈ ਇਹਨਾਂ ਦਾ ਪਿੱਛਾ ਕੋਈ ਉਹਦਾ ਲਿੰਕ ਹੋਵੇ ਕਬੀਰ ਪੰਥੀਆ ਹੋਵੇ ਫਰੀਦ ਪੰਥੀਆ ਹੋਵੇ ਰਾਮਦਾਸ ਪੰਥੀਆ ਹੋਵੇ ਉਹ ਲਿੰਕ ਤਾਂ ਹੋਊਗਾ ਕਿਸੇ ਭਗਤਾਂ ਨੂੰ ਪਿੱਛੋਂ ਨਾਮਦੇਵ ਦਾ ਹੋਵੇ ਤੋਂ ਜੁੜਿਆ ਹੋਇਆ ਕੋਈ ਕਵਣ ਤੋਂ ਕਿਆ ਨਾਮ ਤੁਹਾਡਾ ਤੇਰਾ ਨਾਮ ਕੀ ਹੈ ਕੌਣ ਮਾਰਗ ਕੌਣ ਸਵਾਲ ਤੇਰਾ ਮਾਰਗ ਜਿਹੜਾ ਤੇਰਾ ਰਸਤਾ ਮਾਰਗ ਹੈ ਮੁਕਤੀ ਦੀ ਗੱਲ ਤੂੰ ਕਰਦੇ ਕਿਹੜੇ ਮਾਰਗ ਵਾਲੀ ਮੁਕਤੀ ਹੈ ਹੋਰ ਕਿਹੜਾ ਮਾਰਗ ਹੈ ਮੁਕਤੀ ਦਾ ਕੌਣ ਸੋ ਕੌਣ ਸੋ ਪਰ ਤੇਰਾ ਮਨੋਰਥ ਕੀ ਹੈ ਟੀਚਾ ਕੀ ਹੈ ਟੀਚਾ ਕੀ ਹੈ ਜੇ ਮੁਕਤੀ ਦੀ ਗੱਲ ਕਰਦਾ ਸ਼ੁਰੂ ਸਟਾਰਟ ਮੁਕਤੀ ਤੋਂ ਕੀਤਾ ਤੇ ਟੀਚਾ ਕੀ ਹੈ ਟੀਚਾ ਤੋਂ ਤੋਂ ਤੋਂ ਅੱਗੇ ਜੇ ਸਟਾਰਟ ਮੁਕਤੀ ਤੋਂ ਕੀਤਾ ਐਂਡ ਤੱਕ ਕਿਤੇ ਜਾ ਕੇ ਹੋਰ ਹੋਊਗਾ ਐਂਡ ਥੋੜੀ ਮੁਕਤੀ ਤੇ ਹੋਊਗਾ ਪਹਿਲਾ ਪੈਰ ਜੇ ਮੁਕਤੀ ਤੇ ਆ ਜਾਂ ਦੂਆ ਪੈਰ ਚੱਕਣਾ ਤਾਂ ਕਹਾਂ ਹੀ ਜਾਣਾ ਉਦੋਂ ਜੇ ਇੱਕ ਸਟੈਪ ਮੁਕਤੀ ਤੇ ਦਾ ਪਖੜੇ ਆ ਤਾਂ ਮੁਕਤ ਬਪਰੇ ਵਿਗਿਆਨੀ ਤਿਆਗਾਂ ਉਹ ਗਿਆਨੀ ਹੈ ਜਿਹੜਾ ਮੁਕਤੀ ਤਿਆਗੂਗਾ ਉਹ ਮੁਕਤੀ ਤੇ ਜੋ ਹੈ ਨਹੀਂ ਵਿਚਾਰੇ ਇਹਦਾ ਮਤਲਬ ਮੁਕਤੀ ਤੋਂ ਗਾਂ ਦੋ ਸਟੈਪ ਹੈ ਇੱਕ ਨਾਮ ਦਾ ਇੱਕ ਜਨਮ ਪਦਾਰਥ ਦਾ ਉੱਥੇ ਜਾ ਕੇ ਦੋਵੇਂ ਪੈਰ ਇਕੱਠੇ ਨੇ ਮੁਕਤੀ ਤੇ ਖੜਾ ਹੈ ਦੋਵੇਂ ਪੈਰ ਇਕੱਠੇ ਆ ਨਾਮ ਆ ਜਨਮ ਆ ਗਿਆ ਇਕੱਠੇ ਹੋ ਗਏ ਸੱਚ ਗੱਲ ਕੌਣ ਬਾਹਰ ਕੌਣ ਸੋ ਕੌਣ ਸੋ ਸਾਚ ਕਹੂੰ ਅਰਦਾਸ ਹਮਾਰੀ ਹਮ ਸੰਤ ਜਨਾਂ ਬਲ ਜਾਓ ਤਾਂ ਕਹਿਣਾ ਵੀ ਮੈਂ ਸੱਚ ਬਖਤਾ ਸੱਚ ਬਖਤਾ ਸਤ ਬਖਤਾ ਸਾਚ ਕਹੂੰ ਮੈਂ ਸੱਚ ਕਹਿਣਾ ਬਸ ਸੱਚ ਕਹਿਣ ਦੀ ਆਦਤ ਹੈ ਜਿੱਥੋਂ ਮੇਰੀ ਗੱਲ ਝੂਠ ਹੋਇਆ ਮੈਨੂੰ ਦੱਸ ਦਿਓ ਵੀ ਝੂਠ ਸੱਚੀ ਬਾਣੀ ਬੋਲਣ ਵਾਲਾ ਨਾ ਤੁਸੀਂ ਕੁਝ ਰੱਖ ਲਓ ਮੇਰਾ ਆਪਣਾ ਨਾਮ ਨਾਨਕ ਨਹੀਂ ਦੱਸ ਰਿਹਾ ਜਿਵੇਂ ਨਾਮ ਨਾਨਕ ਨਹੀਂ ਦੱਸ ਰਿਹਾ ਆਪਣਾ ਨਾਮ ਕਾ ਉਹ ਨਾਮ ਪੁੱਛਦੇ ਨੇ ਕਿਆ ਨਾਮ ਤੁਹਾਡਾ ਐਡਰੈਸ ਦੇ ਨਹੀਂ ਦੱਸਿਆ ਵੀ ਮੇਰਾ ਪਿੰਡ ਫਲਾਣਾ ਮੇਰਾ ਨਾਮ ਨਾਨਕ ਹੈ ਕਿਉਂ ਨਹੀਂ ਦੱਸਿਆ ਉਹ ਦੱਸ ਨਹੀਂ ਰਹੇ ਉਹ ਆਤਮਾ ਦੇ ਲੈਵਲ ਤੇ ਗੱਲ ਕਰ ਰਹੇ ਨੇ ਤੇ ਅਸੀਂ ਜਹਾਜ਼ ਜੋੜ ਰਹੇ ਹਾਂ ਨਾਨਕ ਦਾ ਤੇ ਮਤਲਬ ਸਾਡੀ ਮਾਰੀ ਹੋ ਗਈ ਉਹਨੇ ਕਦੇ ਨਹੀਂ ਕਿਹਾ ਮੈਂ ਨਾਨਕਾ ਕਾਲੂ ਦਾ ਮੁੰਡਾ ਫਲਾਣੇ ਪਿੰਡ ਦਾ ਕਦੇ ਨਹੀਂ ਕਿਹਾ ਆ ਬਟਾੜੇ ਤੁਹਾਡੇ ਨਾਲੇ ਵਿਆਹ ਹੋਇਆ ਬਟਾੜੇ ਦਾ ਵਿਆਹ ਹੋਇਆ ਸੀ ਅਚਲ ਨਾਲੇ ਆ 5 ਕਿਲੋਮੀਟਰ ਉੱਥੋਂ ਅੱਛਾ ਕਿ ਕਿ ਕਿਉਂ ਨਹੀਂ ਗਿਆ ਇਹ ਗੱਲਾਂ ਇਹ ਤਾਂ ਭੇਦ ਹੈ ਇਹ ਤਾਂ ਬੁਝਣ ਵਾਲੀਆਂ ਗੱਲਾਂ ਨੇ ਬੁਝਣਾ ਆਏ ਹੋਰ ਕੀ ਆ ਹੀ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਕਹੀ ਇਹ ਹੁੰਦੇ ਤਾਂ ਸਾਰਾ ਐਡਰੈਸ ਦੱਸਦੇ ਕਿਹੜੇ ਕਾਲਜ ਪੜਿਆ ਹੋਇਆ ਹੁਣ ਪਹਿਲਾਂ ਪੁੱਛੇ ਹੀ ਨਾ ਕੀ ਹੈ ਤੂੰ ਕੀ ਹੈ ਪੁੱਛਿਆ ਹੀ ਹੈ ਕੌਣ ਤਵੇਂ ਤੂੰ ਕੌਣ ਹੈ ਨਾ ਤੇਰਾ ਕੀ ਹੈ ਉਹ ਕਹਿੰਦਾ ਸੱਚ ਕਹੋ ਮੈਨੂੰ ਸੱਚ ਕਹਿਣ ਦੀ ਵਾਦੀ ਹੈ ਝੂਠ ਨਹੀਂ ਬੋਲਦਾ ਸੱਚੀ ਬਾਣੀ ਉਚਾਰਨ ਕਰਦਾ ਸੱਚ ਦਾ ਗਿਆਨ ਦੀ ਆ ਮੈਂ ਸੱਚ ਗਿਆਨੀ ਸੱਚ ਨੂੰ ਜਾਣਦਾ ਅਰਦਾਸ ਹਮਾਰੀ ਹਮ ਸੰਤ ਜਨਾਂ ਵੱਲ ਜਾਓ ਨਾਨਕ ਸੰਤ ਮਿਲੇ ਸੱਚ ਪਾਈਏ ਕਿਹਾ ਸੀ ਰਾਮ ਸੱਚ ਪ੍ਰਾਪਤ ਹੁੰਦਾ ਸੰਤ ਬਣ ਜਵੇ ਇਹ ਤਾਂ ਨਹੀਂ ਕਿਹਾ ਮੈਂ ਸੰਤਾਂ ਇਹ ਕਹਿਤਾ ਮੈਂ ਸੱਚ ਕਹਿਣਾ ਸੱਚ ਮੇਰੇ ਤੋਂ ਮਿਲ ਸਕਦਾ ਜੇ ਲੈਣਾ ਸੱਚ ਮੇਰੇ ਕੋ ਹੈਗਾ ਮਤਲਬ ਇਹ ਹੈ ਕਹਿੰਦਾ ਮੈਂ ਸੱਚ ਦੱਸ ਸਕਦਾ ਤੁਹਾਨੂੰ ਕੀ ਹੈ ਸੱਚ ਪਰ ਜੇ ਤੁਸੀਂ ਚਾਹੁੰਦੇ ਹੋ ਸੱਚ ਪੁੱਛਣਾ ਜਿਹਨੂੰ ਲੋੜ ਹੈ ਮੈਨੂੰ ਤੋਂ ਪੁੱਛੋ ਸੱਚ ਕੀ ਹੈ ਮੇਰੇ ਕੋ ਸੱਚ ਹੈਗਾ ਲੈ ਲਓ ਜਿਹਨੇ ਲੈਣਾ ਇੱਕ ਪਾਸੇ ਤਾਂ ਕਹਤਾ ਉਹ ਸੰਤ ਜਿਹਦੇ ਕੋ ਸੱਚ ਮਿਲ ਜਵੇ ਉਹ ਸੰਤ ਹੁੰਦਾ ਜੇ ਮੈਨੂੰ ਐਸਾ ਸੰਤ ਮਿਲ ਜਵੇ ਮੈਂ ਉਹਦੇ ਤਨ ਮਨ ਅੱਗੇ ਦੇ ਨਾ ਸਿਰ ਤਰ ਕੱਟ ਕੇ ਰੱਖ ਦੂਜੇ ਪਾਸੇ ਨੂੰ ਕਹਿਤਾ ਵੀ ਸੱਚ ਮੇਰੇ ਕੋ ਹੈਗਾ ਜੋ ਤੁਹਾਡੇ 'ਚ ਕੋਈ ਹੈ ਸਿਰ ਦੇ ਕੇ ਪੂਰੇ ਸ਼ਰਤ ਪੂਰੀ ਕਰਨ ਵਾਲਾ ਇਹ ਤਾਂ ਟੈਸਟ ਲੈ ਲਓ ਮੇਰਾ ਮੇਰੇ ਕੋ ਸੱਚ ਨਹੀਂ ਹੈ ਵੀ ਤੂੰ ਐਵੇਂ ਝੂਠ ਬੋਲਣਾ ਸੱਚ ਟੈਸਟ ਲੈ ਲਓ ਸੱਚ ਹੈ ਜੇ ਹੈ ਫਿਰ ਤੁਹਾਡੇ ਕੋਲ ਤੁਹਾਡੇ 'ਚ ਕੋਈ ਤਿਆਰ ਹੈ ਸੱਚ ਲੈਣ ਨੂੰ ਜਾਂ ਨਹੀਂ ਗੱਲ ਉੱਤੇ ਛੱਡਤੀ ਇਸ਼ਾਰਾ ਕਰਤਾ ਗੱਲ ਛੱਡਤੀ ਮੈਂ ਸੱਚ ਦੀ ਕਦਰ ਕਿੱਦੀ ਕਰਦਾ ਤੁਸੀਂ ਕਿੱਦੀ ਕਰੋਗੇ ਜੇ ਤੁਹਾਨੂੰ ਸੱਚ ਮਿਲੇ ਤਦ ਹੌਬਦਾ ਕਿਵੇਂ ਦੱਸੋ ਇੱਥੇ ਗੱਲ ਖੜੀ ਕਰਤੀ ਹੁਣ ਸੰਤ ਜਨਾਂ ਬਣ ਜਾਓ ਹਾਂ ਜਿਹੜੇ ਸੰਤ ਨੇ ਸੱਚ ਵਾਲੇ ਉਹਨਾਂ ਤੋਂ ਕਰਵਾ ਜੇ ਕੋਈ ਸੱਚ ਦੇਣ ਵਾਲਾ ਹੋਵੇ ਸੱਚ ਜਿਹੜਾ ਕਿ ਸੱਚ ਮੈਂ ਜਾਣਦਾ ਮੈਂ ਉਹਦਾ ਦਾਸ ਮੈਂ ਉਹਦਾ ਦਾਸ ਨਾ ਆਪਣੇ ਸਿੱਖ ਦਾ ਗੁਰੂ ਆਪਣੇ ਸਿੱਖ ਦਾ ਦਾਸ ਹੈ ਸਿੱਖ ਦਾ ਗੁਰੂ ਨਹੀਂ ਹੈ ਇਹ ਵੀ ਗੱਲ ਹੈ ਐਸ ਪੰਥ ਵਿੱਚ ਸਾਡੇ ਵਾਲੇ ਚ ਸਿੱਖ ਦਾ ਵੀ ਦਾਸ ਹੈ ਗੁਰੂ ਇਹ ਜੀਵ ਜੀ ਲੱਗੂਗਾ ਲਾਟਪਟੀ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਸ ਨਾਨਕ ਦਾ ਉਹਦਾ ਤੇ ਕੁਰਬਾਨ ਹੈ ਜਿਹਨੂੰ ਜੋ ਪਿਆਸ ਹੈ ਜਿਹੜਾ ਮੇਰੇ ਤੋਂ ਸੱਚ ਲੈਣਾ ਚਾਹੇ ਮੈਂ ਉਹਦੇ ਹੀ ਕੁਰਬਾਨ ਹਾਂ ਜਿਹਦੇ ਅੰਦਰ ਇਹ ਜੋ ਪਿਆਸ ਪੈਦਾ ਹੋਈ ਹੈ ਮੈਂ ਤਾਂ ਉਦੋਂ ਤੋਂ ਹੀ ਹਾਂ ਨਾਮ ਬਤਾ ਕੇ ਬਲ ਬਣ ਜਾਸਾ ਲੈਣ ਜੋ ਤੇਰਾ ਨੂੰ ਤੇਰਾ ਕਿ ਹੋ ਸਤਿਗੁਰ ਬਣੇ ਸਤਿਗੁਰ ਜੀ ਕੌਣ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੁਆਓ ਸਾਚ ਕਹੂੰ ਅਰਦਾਸ ਹਮਾਰੀ ਹਮ ਸੰਤ ਜਨਾ ਬਲ ਜਾਉ ਕਹਿ ਵੈਸੋ ਕਹਿ ਰਹੀਏ ਵਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਬੈ ਰਾਗੀ ਕਿਆ ਤੁਮਾਰਾ ਰਾਹ ਇਹ ਸਵਾਲ ਨਾਨਕ ਦਾ ਜੀ ਹੈ ਸਵਾਲ ਸਵਾਲ ਜੋਗੀਆਂ ਦਾ ਹੈ ਬਾਣੀ ਨਾਨਕ ਨੇ ਕਲਮਬੰਦ ਕੀਤੀ ਹੈ ਇਸ ਕਰਕੇ ਉਹਨਾਂ ਨੇ ਆਪਣਾ ਨਾਮ ਵਰਤਿਆ ਨਾਨਕ ਨੂੰ ਸੰਬੋਧਨ ਕੀਤਾ ਸਮਝੇ ਕਹਿ ਹੋ ਰਹੇ ਨੇ ਜੋਗੀ ਬਾਲੇ ਕਹਿ ਰਹੇ ਨੇ ਬਾਲੇ ਦਾ ਮਤਲਬ ਬਾਲਕ ਛੋਟਾ ਨਾਨਕ ਦੀ ਥੋੜੀ ਉਮਰ ਹੈ ਕੌਣ ਤੁਮੇ ਕਿਆ ਨਾਮ ਤੁਮਾਰਾ ਹਾਂ ਕੌਣ ਮਾਰਗ ਕੌਣ ਸਵਾਲ ਸਵਾਲ ਤੇਰਾ ਕੀ ਨਾਮ ਹੈ ਕੌਣ ਹੈ ਤੂੰ ਮਤਲਬ ਹੈ ਤੇਰੇ ਭੇਸ ਦਾ ਰੂਪ ਕੀ ਹੈ ਤੇਰੇ ਧਰਮ ਦਾ ਰੂਪ ਕੀ ਹੈ ਇਹ ਧਰਮ ਉਸ ਵੇਲੇ ਪ੍ਰਚਲਿਤ ਨਹੀਂ ਹੈ ਇਹ ਜਿਹੜਾ ਸਿੱਖ ਧਰਮ ਹੈ ਜਿਹਨੂੰ ਅਸੀਂ ਸਿੱਖ ਮਤ ਕਹਿੰਦੇ ਸਿੱਖ ਧਰਮ ਨਹੀਂ ਹੈ ਸਿੱਖ ਮਤ ਹੈ ਸੱਚ ਧਰਮ ਹੈ ਸਿੱਖ ਮਤ ਹੈ ਸੱਚ ਧਰਮ ਨੂੰ ਕਹਿੰਦੇ ਜਿਹੜਾ ਸੱਚ ਦੇ ਧਰਮ ਪੜਾਇਆ ਉਹ ਸੱਚ ਧਰਮ ਸਹੀ ਮਾਨੇ ਜਿਹੜਾ ਧਰਮ ਧਰਮ ਹੁੰਦੀ ਹੈ ਕੋਈ ਕਮਾਈ ਧਰਮ ਬਹੁਤ ਵੱਡਾ ਹੈ ਵਾਸਤ ਚੀਜ਼ ਹੈ ਉਹਦੇ ਵਿੱਚ ਬਹੁਤ ਕੁਝ ਕਰਨ ਨੂੰ ਹੁੰਦਾ ਉਹ ਜੋ ਕੁਝ ਕਰਨ ਨੂੰ ਹੈ ਉਹਦੇ ਵਿੱਚ ਉਹ ਧਰਮ ਸਾਰੇ ਪੁੱਛੇ ਦਾ ਧਰਮ ਜੇ ਸੇਵਾ ਕਰਨੀ ਹੈ ਸੇਵਾ ਕੀ ਹੁੰਦੀ ਹੈ ਉਹਦੇ ਵਿੱਚ ਨਾਮ ਕੀ ਹੁੰਦਾ ਸਨਮ ਕੀ ਹੁੰਦਾ ਜਪ ਕੀ ਹੁੰਦਾ ਤਪ ਕੀ ਹੁੰਦਾ ਸਾਰੇ ਦਾ ਧਰਮ ਧਰਮ ਦੇ ਬਹੁਤ ਸਾਰੇ ਪਾਠ ਨੇ ਮਤ ਜਿਹੜੀ ਹੈਗੀ ਹੈ ਜੋ ਸਾਨੂੰ ਧਰਮ ਚੋਂ ਪ੍ਰਾਪਤ ਹੋਣੀ ਹੈ ਸੋਝੀ ਪ੍ਰਾਪਤ ਹੋਣੀ ਹੈ ਵਿਧੀ ਪ੍ਰਾਪਤ ਹੋਣੀ ਹੈ ਉਹਦਾ ਨੂੰ ਮਤ ਹੈ ਸਿੱਖ ਮਤ ਹੈ ਸਿੱਖ ਮਤ ਸਭ ਬੁੱਧ ਤੁਮਾਰੀ ਹੈ ਪਰਮੇਸ਼ਰ ਜਿਹੜੀ ਸਿੱਖ ਮਤ ਹੈ ਤੇਰੀ ਬੁੱਧੀ ਹੈ ਆਪਣੀ ਬੁੱਧੀ ਦਾ ਤਿਆਗ ਕਰਾਉਂਦੀ ਹੈ ਸਿੱਖ ਮਤ ਪਰਮੇਸ਼ਰ ਦੀ ਬੁੱਧੀ ਦਾ ਅਨੁਸਰਣ ਕਰਾਉਂਦੀ ਹੈ ਪਰਮੇਸ਼ਰ ਜਾਨੀ ਪਰਮੇਸ਼ਰ ਦੀ ਬੁੱਧੀ ਦੇ ਮਗਰ ਲੱਗਣਾ ਸੀ ਪਰਮੇਸ਼ਰ ਆਪਣੀ ਅਕਲ ਨਾਲ ਸਭ ਕੁਝ ਕਰ ਰਿਹਾ ਸੰਸਾਰ ਚੱਲ ਰਿਹਾ ਜਿਵੇਂ ਉਹ ਚਲਾਉਂਦਾ ਸਾਨੂੰ ਚਲਾਉਣਾ ਚਾਹੁੰਦਾ ਉਹ ਚਲਾਉਣਾ ਆਪਣੀ ਮਰਜ਼ੀ ਤਿਆਗਣੀ ਉਹਦੀ ਮਰਜ਼ੀ ਬਦਲਣੀ ਇਸ ਕੁਦਰਤ ਹੈ ਕੁਦਰਤ ਤੋਂ ਕਦੇ ਵੀ ਬਾਗੀ ਨਹੀਂ ਹੋਣੀ ਕੁਦਰਤ ਤੇ ਕੰਟਰੋਲ ਕਰਨ ਦੀ ਇੱਛਾ ਅੰਦਰ ਪੈਦਾ ਹੀ ਨਹੀਂ ਕਰਦੀ ਕੁਦਰਤ ਦੇ ਅਨੁਸਾਰ ਚੱਲਣ ਦੀ ਹੀ ਚੱਲ ਇਸ ਕੁਦਰਤ ਇਸ ਅਧਾਰ ਪਰ ਚਲਤ ਕਿਤੇ ਨਹੀਂ ਕਦੇ ਵੀ ਨਹੀਂ ਲੋਕ ਇਸ ਮਤ ਨੂੰ ਵੈਸੇ ਪੂਜਦੇ ਕਹਿੰਦੇ ਨੇ ਨੇ ਬਹੁਤ ਵੱਡੀ ਇਹਦੀ ਇੱਜ਼ਤ ਕਰਦੇ ਰਹਿੰਦੇ ਪਰ ਇਸ ਨੂੰ ਅਪਣਾਉਂਦੇ ਨਹੀਂ ਹੁੰਦੇ ਲੋਕ ਇਹਦਾ ਵਿਰੋਧ ਕਰਦੇ ਹੁੰਦੇ ਕਰਦੇ ਵਿਰੋਧ ਰਹਿੰਦੇ ਨੇ ਮੱਥਾ ਟੇਕਦੇ ਰਹਿੰਦੇ ਨੇ ਬਸ ਵੇਦ ਨੂੰ ਸਾਰੇ ਮੰਨਦੇ ਨੇ ਸਭ ਤੋਂ ਉੱਚਾ ਪਰ ਵੇਦ ਦਾ ਪ੍ਰਚਾਰ ਕੋਈ ਨਹੀਂ ਕਰਦਾ ਪ੍ਰਚਾਰ ਜਿਹਦਾ ਕਰਦਾ ਨੇ ਰਮਾਇਣ ਪੜ ਰਹੇ ਨੇ ਮਹਾਭਾਰਤ ਪੜ ਰਹੇ ਨੇ ਸ਼ਾਸਤਰ ਗ੍ਰੰਥ ਪੜ ਰਹੇ ਨੇ ਸਿਮਰਤੀਆਂ ਦਾ ਵੀ ਗੱਲ ਨਹੀਂ ਕਰ ਰਹੇ ਬਹੁਤ ਘੱਟ ਇਹਦੇ ਗੁਰਬਾਣੀ ਦੀ ਸਿੱਖ ਪੜ ਰਹੇ ਨੇ ਗੁਰਬਾਣੀ ਦੀ ਵਿਆਖਿਆ ਨਹੀਂ ਕਰ ਰਹੇ ਗੱਲ ਨਹੀਂ ਕਰ ਰਹੇ ਕਿਉਂ ਉਹ ਸਾਡੇ ਅਚਲ ਤੋਂ ਉਲਟਾ ਹੈ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਤੋਂ ਉਲਟਾ ਹੈ ਜਦੋਂ ਦੀ ਵਿਆਖਿਆ ਕਰਦੇ ਹਾਂ ਉਹ ਤੋਂ ਉਲਟਾ ਹੈ ਇਸ ਕਰਕੇ ਕਥਾ ਕਹਾਣੀਆਂ ਸਾਖੀਆਂ ਗੁਰੂਆਂ ਨੇ ਮੁਲਕ ਕੋਈ ਕਹਿੰਦਾ ਕੋਈ ਕਹਿੰਦਾ ਕੌਮ ਖਤਰ ਸਰਬੰਸ ਵਾਰ ਦਾ ਸਭ ਬਕਵਾਸ ਕਰਦੇ ਜੇ ਸਰਬੰਸ ਕੀ ਦੇ ਖਾਤਰ ਜਦ ਚਮਕੌਰ ਸਭ ਤੇ ਰਗੀ ਨੇ ਪਾਇਆ ਤਾਂ ਸਾਰਾ ਆਲਦਾ ਦੀ ਪਬਲਿਕ ਨੇ ਪਾਇਆ ਤਾਂ ਜੇ ਰਜੇ ਸਿੱਖ ਕੌਮ ਨੇ ਆਪਣੇ ਆਪ ਨੂੰ ਸਾਡੇ ਬਜ਼ੁਰਗਾਂ ਨੇ ਘੇਰਾ ਪਾਇਆ ਤਾਂ ਵੀ ਜਿੱਦੇ ਕੋਲ ਫੌਜ ਕਿੱਥੋਂ ਆਈ ਸੀ ਅਸਮਾਨ ਤੋਂ ਗਈ ਸੀ ਸਾਡੇ ਲੋਕ ਤੇ ਅੰਗਰੇਜ਼ਾਂ ਕੋਲ ਪੁਲਿਸ ਕਿੱਥੋਂ ਆਈ ਸੀ ਸਾਡੇ ਬੰਦੇ ਤੇ ਹਿੰਦੁਸਤਾਨੀ ਹਿੰਦੁਸਤਾਨੀ ਦੇ ਨਾਮਾ ਮਾਰ ਦਿੱਤੇ ਇਹ ਸਚਾਈ ਨੂੰ ਪ੍ਰਗਟ ਨਹੀਂ ਕਰਦੇ ਇਹ ਤਾਂ ਵੀ ਸੱਚਾ ਨਹੀਂ ਸੁਣਾਉਂਦੇ ਪੜਾਉਂਦੇ ਕਿਹਦੇ ਖਾਤਰ ਬਾਰੇ ਇਹਨਾਂ ਖਾਤਰ ਬਾਰੇ ਜਿਹੜੇ ਇਹਨਾਂ ਦੇ ਖਿਲਾਫ ਤੇ ਅਸਲ ਸਿੱਖ ਮੱਤ ਜੇ ਖਤਮ ਕੀਤੀ ਹੈ ਅਸੀਂ ਉਹ ਕੀਤੀ ਹੈ ਸਾਡੇ ਬਜ਼ੁਰਗਾਂ ਨੇ ਮੁੱਠੀ ਵਾਲ ਲੋਕ ਤੇ ਗੁਰੂ ਨਾਲ ਸੋਈ ਰਹੇ ਬਾਕੀ ਤਾਂ ਸਭ ਸਰਕਾਰ ਨਾਲ ਸੀਗੇ ਮਾਛੂ ਵਾਲੇ ਗਏ ਮੁਸਲਮਾਨਾਂ ਨੇ ਘਰ ਛੱਡ ਦਿੱਤਾ ਸ਼ਿਵਗੌਰ ਦੀ ਗੜੀ ਚ ਵੜ ਨਹੀਂ ਦਿੱਤਾ ਅਗਲੇ ਨੇ ਬੜੇ ਭਾਈ ਨੇ ਤਾਂ ਬਾਣੀ ਦਿੱਤਾ ਜਿਹਦੇ ਕਬਜ਼ਾ ਸੀ ਉਹ ਤਾਂ ਛੋਟਾ ਕਹਿ ਬੈਠਿਆ ਵੀ ਚਲ ਮੇਰੇ ਵਾਲੇ ਕਿਸੇ ਸਹਿਜ ਵੜ ਜਾਓ ਕਿੰਨੇ ਲੋਕ ਆਕੇ ਸੀ ਇਸ ਧਰਮ ਦੇ ਲੋਕ ਕਦੇ ਵੀ ਹੱਕ ਤੇ ਨਹੀਂ ਹੋਏ ਨਾ ਕਦੇ ਹੋਣਗੇ ਕਿਉਂਕਿ ਆ ਜਿਹੜਾ ਸੰਸਾਰ ਹੈ ਇਹ ਤੇ ਪੈਦਾ ਕਿਉਂ ਹੋਇਆ ਪੈਦਾ ਕਿਉਂ ਹੋਇਆ ਪੈਦਾ ਇਹ ਧਰਮ ਤੇ ਖਰਾਬ ਹੋ ਕੇ ਹੋਇਆ ਇਸ ਮਤ ਇਹ ਮਤ ਸੱਚਖੰਡ ਦੀ ਹੈ ਜਿਨ੍ਹਾਂ ਦੀ ਉੱਥੇ ਨਹੀਂ ਸੀ ਬਣਦੀ ਉਹ ਇੱਥੇ ਆਏ ਇਹਦੇ ਨਾਲ ਤਾਂ ਪਹਿਲਾਂ ਤੇ ਨਹੀਂ ਵੜਦੀ ਅੱਡ ਹੋਣ ਦਾ ਕਾਰਨ ਹੈ ਇਹਦੇ ਨਾਲ ਵੜਦੀ ਨਹੀਂ ਸੀ ਉੱਥੇ ਹੁਣ ਵੀ ਨਹੀਂ ਵੜਦੀ ਇਹਦੇ ਨਾਲ ਹੁਣ ਜੇ ਕੋਈ ਪਛਤਾਵੇ ਭਲਾ ਇੱਥੇ ਵੀ ਗਲਤੀ ਕੀਤੀ ਉੱਥੋਂ ਆ ਕੇ ਉਹ ਪਛਤਾਉਣ ਵਾਲੇ ਪ੍ਰਾਇਚਿਤ ਕਰਨ ਵਾਲੇ ਵਾਸਤੇ ਮਾਤਾ ਹੋਰ ਕਿਸੇ ਵਾਸਤੇ ਨਹੀਂ ਇਸ ਕਰਕੇ ਕੋਈ ਵੇਲਾ ਬੋਲਦਾ ਲੋਕਾਂ ਵਾਸਤੇ ਮਤ ਨਹੀਂ ਹੈ ਮੈਂ ਰੌਲਾ ਪਾਈ ਜਾਣ ਕਿੰਨੇ ਕਿਸੇ ਕਪੜਾ ਤੇ ਗੁਰਨਾਮ ਨੇ ਇਹ ਸਚਾਈ ਨੂੰ ਕਿਉਂ ਨਹੀਂ ਮੰਨਦੇ ਸਚਾਈ ਮੰਨਦੇ ਫਿਰ ਇੱਥੇ ਜਨਮ ਕਿਉਂ ਲੈਂਦੇ ਸੱਚ ਦਾ ਕੌੜਾ ਲੱਗਦਾ ਇਹ ਤਾਂ ਕਿਸੇ ਬਿਰਲਿਆਂ ਵਾਸਤੇ ਹੁੰਦੀ ਹੈ ਜਿਹਦਾ ਇੱਥੋਂ ਦੁਖੀ ਹੋ ਗਿਆ ਸੰਸਾਰ ਤੋਂ ਜਿਹੜਾ ਕਹਿੰਦਾ ਗਲਤੀ ਕੀਤੀ ਜਨਮ ਮਰਨ ਦੇ ਵਿੱਚ ਪੈ ਕੇ ਉਹਦੇ ਵਾਸਤੇ ਮਰਦਾ ਬਾਕੀ ਵਾਸਤੇ ਕਿਸੇ ਵਾਸਤੇ ਮੱਥਾ ਟੇਕਣਗੇ ਕੁਝ ਮੰਗਣ ਵਾਸਤੇ ਸੰਸਾਰੀ ਜ਼ਰੂਰਤਾਂ ਵਾਸਤੇ ਮੰਨਦੇ ਨੇ ਇਹਨੂੰ ਵਤਨ ਨੂੰ ਮਤ ਨੂੰ ਵੀ ਸੰਸਾਰ ਛੱਡਣ ਵਾਸਤੇ ਕੋਈ ਨਹੀਂ ਮੰਨਦਾ ਅਸਲ ਦੇ ਵਿੱਚ ਮੰਨਣ ਦਾ ਮਤਲਬ ਹੈ ਸੰਸਾਰ ਤੋਂ ਜਿਹੜਾ ਦੁਖੀ ਹੈ ਛੱਡਣ ਵਾਲਾ ਹੈ ਜਿਹਨੇ ਸੰਸਾਰ ਨੂੰ ਛੱਡ ਕੇ ਆਪਣੇ ਘਰ ਜਾਣ ਉਹ ਸਿੱਖ ਹੈ ਬਾਕੀ ਸਭ ਵਾਇਦਾ ਹੀ ਉਹ ਕੋਈ ਗੱਲਾਂ ਹੁੰਦੀ ਨਾਮ ਤੋਂ ਸਾਰੇ ਪਦਾਰਥ ਮਿਲਦੇ ਨੇ ਜਿਹਨੂੰ ਨਾਮ ਮਿਲ ਜਾਏ ਉਹਨੂੰ ਕੋਈ ਭੁੱਖ ਨਹੀਂ ਰਹਿੰਦੀ ਇਹਦੇ ਨਾਮ ਵੀ ਆਉਂਦੇ ਨੇ ਅਰਦਾਸ ਦੇ ਵਿੱਚ ਆਈ ਸੋ ਕੇ ਫਿਰ ਮੰਗਦੇ ਨੇ ਮੰਗਦੇ ਨੇ ਕੀ ਹੈ ਸੰਸਾਰ ਦਾ ਉਹ ਫਿਰ ਜੇ ਨਾਮ ਹੈ ਤੁਹਾਡੇ ਕੋਲ ਫਿਰ ਮੰਗਣ ਦੀ ਕੀ ਲੋੜ ਹੈ ਇਹ ਸਭ ਫਰਾਡ ਹੈ ਗੁਰਬੰਦਰ ਨੂੰ ਫਰਾਡ ਹੈ ਸਰਕਾਰ ਤੇ ਇਹ ਖਿਲਾਫ ਰਾਜੇ ਤੇ ਇਹ ਖਿਲਾਫ ਮਾਇਆਕਾਰੀ ਤੇ ਇਹ ਖਿਲਾਫ ਹੰਕਾਰੀ ਤੇ ਇਹ ਖਿਲਾਫ ਲੋਭੀ ਤੇ ਇਹ ਖਿਲਾਫ ਜਿਹਦੇ ਅੰਦਰ ਮੋਹ ਆ ਤੇ ਇਹ ਖਰਾਬ ਤੇ ਫਿਰ ਸਭ ਕੁਝ ਤਾਂ ਸਾਡੇ ਵਿੱਚ ਹੈ ਸਾਡੇ ਦਾ ਖਰਾਬ ਹੈ ਮਤ ਜਿਹੜਾ ਆਪਣੇ ਆਪ ਤੇ ਖਰਾਬ ਹੋ ਜੂ ਨਾ ਉਹ ਇਹ ਮਤ ਧਾਰਨ ਕਰੂ ਹੁਣ ਆਪਣੇ ਆਪ ਦੇ ਖਰਾਬ ਆਪਣੇ ਮਨ ਤੇ ਜਿੰਨਾ ਚਿਰ ਅਸੀਂ ਖਰਾਬ ਨਹੀਂ ਹੁੰਦੇ ਉਹਨਾਂ ਮਤ ਮਤਬੰਦੀ ਨਹੀਂ ਆਪਣੇ ਮਨ ਵਾਲੇ ਝਗੜਾ ਹੈ ਆਪਣੇ ਮਨ ਵਾਲੇ ਸੱਚ ਹੈ ਖਲਾਬ ਹੋ ਕੀ ਹੈ ਮਨ ਜੋ ਚਾਹਦਾ ਹੈ ਉਹ ਗਾਇ ਨਹੀਂ ਹੈ ਉਹ ਤੇ ਖਲਾਬ ਹੋ ਜੋ ਮਨ ਤੋਂ ਖਿਲਾਫ ਕਰਦੀ ਹੈ ਮਤ ਅਕਲ ਨੂੰ ਮਨ ਤੋਂ ਖਿਲਾਫ ਕਰਦੀ ਹੈ ਜਿਹੜੀ ਅਕਲ ਮਨ ਤੋਂ ਖਿਲਾਫ ਨਹੀਂ ਹੁੰਦੀ ਉਹ ਸਿੱਖ ਨਹੀਂ ਹੈ ਤੇ ਸਿੱਖਿਆ ਨਹੀਂ ਲਈ ਅਸੀਂ ਪਰਮੇਸ਼ਰ ਦੀ ਅਕਲ ਸਾਡੇ ਮਨ ਤੋਂ ਖਰਾਬ ਹੈ ਕਿਉਂਕਿ ਸਾਡਾ ਮਨ ਬਾਗੀ ਹੈ ਮਨ ਮਾਵਾਸੀ ਰਾਜ ਹੈ ਕਿਦੋਂ ਮਾਵਾਸੀ ਹੈ ਹੁਕਮ ਤੋਂ ਪਰਮੇਸ਼ਰ ਦੇ ਤੋਂ ਇਹ ਮਤ ਪਰਮੇਸ਼ਰ ਦਾ ਹੁਕਮ ਹੈ ਮਾਨ ਸਾਤਾ ਉਹਦੇ ਹੁਕਮ ਦੇ ਖਿਲਾਫ ਜੇ ਤਾਂ ਮਨ ਤੇ ਖਰਾਬ ਹੋਣਾ ਆਪਣੇ ਤੇ ਤਾਂ ਸਿੱਖੀ ਦਾ ਰਾਹ ਹੈ ਵਰਨਾ ਸਿੱਖੀ ਦਾ ਰਾਹ ਕੋਈ ਨਹੀਂ ਕੋਈ ਲੋੜ ਨਹੀਂ ਸਿੱਖ ਬਣਦੀ ਆਪਣੇ ਜੋ ਮਰਜ਼ੀ ਕਰਦੇ ਰਹੋ ਕੁਝ ਨਹੀਂ ਪ੍ਰਾਪਤ ਹੋਣਾ ਪ੍ਰਾਪਤ ਹੋਣ ਵਾਲਾ ਕੁਝ ਨਹੀਂ ਇਹ ਆਪਣੇ ਆਪ ਦੇ ਖਿਲਾਫ ਕਰਦੀ ਹੈ ਅਸੀਂ ਲੋਕਾਂ ਦੇ ਖਿਲਾਫ ਹੁੰਦੇ ਆਪਣੇ ਮਨ ਨਾਲ ਝਗੜਾ ਆਪਣੇ ਮਨ ਨੂੰ ਜਿੱਤਣਾ ਮਨ ਜਿੱਤੇ ਅਸੀਂ ਜੱਗ ਜਿੱਤਦੇ ਹਾਂ ਰਾਜ ਕਰਨ ਵਾਸਤੇ ਅਸੀਂ ਇਹਨਾਂ ਰਾਜ ਕਰ ਜੱਗ ਜਿੱਤਣਾ ਰਾਜ ਰਾਜ ਕਰਨ ਵਾਸਤੇ ਉਹ ਜਿੱਤਣਾ ਸੀ ਆਪਣਾ ਜਿੱਤਦੇ ਇਹ ਤਾਂ ਗੁਰਮਤਿ ਖਿਲਾਫ ਹੈ ਇਸੇ ਕਰਕੇ ਨਹੀਂ ਪਤਾ ਲੱਗ ਰਿਹਾ ਸਿੱਖੀ ਕੀ ਹੈ ਸਿੱਖੀ ਤਾਂ ਸਭ ਖਰਾਬ ਖੜੇ ਇਸ ਕਰਕੇ ਇਹਦਾ ਪ੍ਰਚਾਰ ਛੱਡਿਆ ਹੋਇਆ ਹੈ ਇਤਿਹਾਸ ਰੱਖਿਆ ਹੋਇਆ ਹੈ ਮੈਂ ਊਟ ਪਟਾਕ ਕਥਾਵਾਂ ਰੱਖੀਆਂ ਹੋਈਆਂ ਨੇ ਬਗਰ ਲੋਕ ਲਾਏ ਹੋਏ ਨੇ ਅਡੰਬਰ ਜਿਹਾ ਰੱਖਿਆ ਹੋਇਆ ਹੈ ਲੋਕਰ ਕਰ ਲੈਣੇ ਬੜਬੜੇ ਐਵੇਂ ਦੀਵਾਨ ਕਰ ਲੈਣੇ ਕੋਲ ਤੇ ਰੱਖ ਲੈਣੀ ਪੈਸੇ ਇਕੱਠੇ ਕਰ ਲੈਣੇ ਪਰ ਪੰਚ ਚੀਜ਼ ਹੈ ਗੁਰਮਤ ਦੇ ਨਾਂ ਤੇ ਪਰਪੰਚ ਹੈ ਜਗਾ ਜਗਾ ਜਗਾ ਜਗਾ ਸਭ ਪਰਪੰਚ ਕੁਛ ਨਹੀਂ ਹੈ ਜਿਹਨੇ ਮੰਨਣੀ ਹੈ ਉਹਨੂੰ ਨਾ ਗੋਲਕ ਦੀ ਲੋੜ ਹੈ ਨਾ ਨੰਦਰ ਦੀ ਲੋੜ ਹੈ ਕਾਦੀ ਲੋੜ ਹੈ ਆਪਣਾ ਮਨ ਬਲੋੜ ਕੰਮ ਜੋ ਮਰਜ਼ੀ ਕਰਦੇ ਰਹੋ ਘਰ ਇਹ ਤਾਂ ਘਰ ਕੰਮ ਕਰਨ ਵਾਲਿਆਂ ਦੀ ਮਤ ਹੈ ਆਪਣਾ ਮਨ ਬਣਾਉਣਾ ਰਬਦਾਸ ਨਾਲ ਜੁੱਤੀ ਬਣਾ ਰਿਹਾ ਨਾਲ ਮਨ ਬਣਾ ਰਿਹਾ ਘਰ ਬੈਠੇ ਨੇ ਕਿਹੜੀ ਸੰਗਤ ਵਿੱਚ ਜਾਂਦਾ ਸੀ ਰਬਦਾਸ ਕਬੀਰ ਕਿਹੜੀ ਸੰਗਤ ਵਿੱਚ ਜਾਂਦਾ ਸੀ ਉਹਦੇ ਕੋਲ ਚੱਲ ਕੇ ਲੋਕ ਹੁੰਦੇ ਤੇ ਤਾਂ ਹੋ ਗਿਆ ਨਹੀਂ ਹਾਂ ਜੱਡ ਗਿਆ ਜਦੋਂ ਉਹਨੇ ਦੇਖਿਆ ਵੀ ਮੈਂ ਫਸੀ ਹੋਈ ਮੱਤ ਚ ਮੇਰੇ ਕੋਲ ਜਿਹੜੀ ਮਰਤ ਆ ਉਹ ਠੀਕ ਨਹੀਂ ਹੈ ਫਿਰ ਠੀਕ ਵਾਲਿਆਂ ਕੋਲ ਗਿਆ ਠੀਕ ਬੜਿਆ ਉਹ ਉੱਥੇ ਠੀਕ ਮਤ ਪੜਨ ਗਿਆ ਸੀ ਉਹਦੇ ਕੋਲ ਗਲਤ ਮਤ ਸੀ ਉਹ ਗ੍ਰੰਥ ਸਾਰੇ ਗਲਤ ਸੀ ਜਿਹੜੇ ਕਾਸ਼ੀ ਵਾਲੇ ਸੀ ਕਾਸ਼ੀ ਵਾਲੇ ਗ੍ਰੰਥ ਸਾਰੇ ਗਲਤ ਸੀ ਇਸ ਮਤ ਨੂੰ ਉਲਟੇ ਰਾਹ ਪਾਉਣ ਵਾਲੇ ਕਾਸ਼ੀ ਵਾਲੇ ਗ੍ਰੰਥ ਨੇ ਸਾਰੇ ਜਿੱਦਾਂ ਅਸੀਂ ਭਾਈ ਗੁਰਦਾਸ ਨੂੰ ਕਾਸ਼ੀ ਭੇਜ ਕੇ ਫਿਰ ਸਿੱਖ ਮਤ ਲਿਖਵਾਈ ਹੈ ਕਾਸ਼ੀ ਸ਼ਿਵਦੀਪੁਰੀ ਹੈ ਸ਼ਿਵਜੀ ਦੀ ਉੱਥੇ ਸ਼ਿਵਜੀ ਨੂੰ ਪ੍ਰਧਾਨ ਬਣਿਆ ਜਾਂਦਾ ਸ਼ਿਵਜੀ ਦੀ ਪੂਜਾ ਹੁੰਦੀ ਹੈ ਕਾਸ਼ੀ ਦੇ ਤੇ ਸ਼ਿਵ ਜੀ ਦਾ ਗੰਗਾ ਇਹ ਗਿਆਨ ਦੀ ਗੰਗਾ ਆਕਾਸ਼ ਗੰਗਾ ਆਸਮਾਨੀਆਂ ਨਾ ਹੈ ਪਰਮੇਸ਼ਰ ਦੀ ਹੈ ਤੋਂ ਆਈ ਹੋਈ ਬਾਣੀ ਤੁਰਕੀ ਬਾਣੀ ਉਹਨਾਂ ਦਾ ਜਟਾਂ ਜਾਂ ਗੱਲ ਸੀ ਆਪਣੇ ਵੀ ਲੋਕਾਂ ਨੂੰ ਪਤਾ ਹੀ ਨਾ ਲੱਗੇ ਵੀ ਜਟਾ ਰਖਾ ਸ੍ਰੀ ਜਾਨਾ ਕੀ ਕੀਤਾ ਸੀ ਸਿੱਖੀ ਨੂੰ ਜਟਾਂ ਜਾਂ ਜਾਇਆ ਸੀ ਅਜਿਹੇ ਤੇ ਸਿੱਖ ਸ੍ਰੀ ਜਨ ਨੂੰ ਮੰਨੀ ਜਾਂਦਾ ਨੇ ਜਟਾਂ ਜੜ ਜਾਇਆ ਸੀ ਜਟਾਂ ਵਧਾ ਕੇ ਵੀ ਇਹ ਧਾਰਮਿਕ ਵੀ ਹੈ ਜਟਾ ਜਾ ਜਾਣ ਦਾ ਮਤਲਬ ਹੈ ਸਿੱਖੀ ਛਡਾਤੀ ਜਟਾ ਰਖਾਤੀ ਨਾਲ ਜਹਾਤਾ ਧਰਮ ਵੱਲ ਜਟਾ ਰੱਖਣੀ ਜੋ ਵਧਾਉਣੀਆਂ ਜਟਾ ਵਧਾਉਣੀਆਂ ਧਰਮ ਹੈ ਦਸਮ ਪਾਸ਼ਾ ਕਹਿੰਦੇ ਨੇ ਜਟਾ ਨਾ ਸੀ ਹੋ ਮੈਂ ਸੀ ਤੇ ਜਟਾ ਦੀ ਤਾਂ ਧਾਰਨ ਕਰਦੀ ਅਸੀਂ ਸ੍ਰੀ ਜਨ ਨੂੰ ਬਹੁਤ ਕਹਿੰਦੇ ਹਾਂ ਜਟਾ ਦੇ ਖਿਲਾਫ ਬੋਲਦੇ ਨੇ ਦਸਮ ਪਾਸ਼ਾ ਜਟਾ ਦੇ ਖਿਲਾਫ ਬੋਲਦੇ ਨੇ ਅਸੀਂ ਸ੍ਰੀ ਜਾਣੂ ਨੂੰ ਕਹਿੰਦੇ ਬਹੁਤ ਬੜੀਆਂ ਸ਼ਕਤੀਆਂ ਸੀ ਉਹਦੇ ਕੋਲ ਇਸੇ ਕੀ ਮਾਰਦੇ ਨੇ ਚੱਖ ਸਾਰੇ ਲੋਕ ਚੱਖ ਸਿੱਖੀ ਦੇ ਨਾਲ ਇਹ ਚੱਖ ਮਾਰਿਆ ਜਾਂਦਾ ਹੈ ਅੰਦਰੋਂ ਸਾਰੇ ਜਾਣਦੇ ਨੇ ਵੀ ਬੰਦਣੀ ਔਖੀ ਹੈ ਬੰਦਣ ਵਾਲੀ ਚੀਜ਼ ਹੈ ਔਰ ਇਸੇ ਕਰਕੇ ਉਹ ਮਰਦਾ ਰਹੀ ਹੈ ਚਾਹ ਜੀ ਆਪਾਂ ਮੰਨਣੀ ਹੋਈ ਨਹੀਂ ਉਹਦੇ ਰਾਹ ਪੈਣ ਦੀ ਲੋੜ ਕੀ ਹੈ ਕੀ ਲੋੜ ਹੈ ਰਾਹ ਹਾਂ ਇਹ ਤਾਂ ਹੋ ਸਕਦਾ ਵੀ ਭਾਈ 12 ਨੇ ਮੰਨ ਲਓ 8 ਨੇ ਮੰਨ ਲਓ ਉਸ ਤਾਂ ਮੰਨ ਜਦ ਖੜੇ ਉਲਟਾ ਹੁੰਦੇ ਸਿੱਖੀ ਦੇ ਨਾਂ ਪਰਪੰਚ ਰਾਜ ਦੇ ਅਰਥ ਰਿਹਾ ਫਿਰ ਤਾਂ ਅਪਰਾਧ ਕਰਦੇ ਹਾਂ ਐ ਕਹੋ ਵੀ ਗੱਲ ਦਾ ਆ ਕਹਿੰਦੀ ਅਸੀਂ ਕਿ ਸਾਨੂੰ ਬੜੀ ਔਖੀ ਅਸੀਂ ਤਾਂ ਇੰਨੀ ਗੱਲ ਵੀ ਨਹੀਂ ਕਹਿੰਦੇ ਇੰਨੇ ਇਮਾਨਦਾਰ ਵੀ ਨਹੀਂ ਸਿੱਖ ਤਾਂ ਵੀ ਸਿੱਖੀ ਆ ਕਹਿੰਦੀ ਆ ਪਰ ਸਾਡੇ ਵਾਸਤੇ ਦੀ ਗੱਲ ਨਹੀਂ ਤਾਂ ਕਿ ਮੰਨਣ ਵਾਲੇ ਨੂੰ ਤਾਂ ਪਤਾ ਲੱਗ ਜਾਵੇ ਵੀ ਸਿੱਖੀ ਆ ਹੈ ਜਿਹਨੂੰ ਲੋੜ ਆ ਉਹਨੂੰ ਤਾਂ ਚੀਜ਼ ਵਧੀਆ ਮਿਲ ਜਵੇ ਅੱਜ ਤਾਂ ਪਤਾ ਹੀ ਨਹੀਂ ਵੀ ਸਿੱਖੀ ਹੈ ਕਿ ਹਰਬਾ ਬਾਰ ਰੁਪਏ ਖਰਚ ਕਰਕੇ ਸਾਲ ਦੇ ਬਜਟ ਦੇ ਇਹ ਤਾਂ ਸਿਰਫ ਪ੍ਰਸ਼ਾਸਨ ਨੇ ਬਾਕੀ ਦਿੱਲੀ ਦੇ ਹੋਰ ਕਿਤੇ ਥੋੜਾ ਖਰਚਾ ਹੈ ਅਗਰ ਸਾਡੇ ਕੋਲ ਉਪਲਬਧੀ ਕੀ ਹੈ ਸਿੱਖੀ ਦਾ ਪ੍ਰਚਾਰ ਹੈ ਕਿ ਜ਼ੀਰੋ ਹੈ ਕੁਛ ਨਹੀਂ ਸਿੱਖੀ ਵਾਸਤੇ ਜ਼ੀਰੋ ਹੈ ਰਿਜ਼ਲਟ ਖਰਬਾਂ ਰੁਪਏ ਖਰਚ ਹੁੰਦੇ ਪ੍ਰਚਾਰ ਕੀ ਹੈ ਕੁਝ ਨਹੀਂ ਨਿਕਲਦਾ ਕੀ ਹੈ ਵਿੱਚੋਂ ਕੁਝ ਨਿਕਲ ਨਹੀਂ ਮਾਇਆ ਦੀ ਖੇਡ ਰਹੀ ਹੈ ਸਿੱਖੀ ਸਿੱਖੀ ਮਨ ਬਦਲ ਦੀ ਖੇਡ ਮਨ ਨਾਲ ਮਾਇਆ ਨਾਲ ਮਨ ਬਦਲਦਾ ਨਹੀਂ ਹੁੰਦਾ ਮਨ ਨਾਲ ਮਨ ਮਾਇਆ ਨਾਲ ਵਿਗੜਦਾ ਹੁੰਦਾ ਮਾਇਆ ਨਾਲ ਕਦੇ ਮਨ ਬਦਲਿਆ ਨਹੀਂ ਮਾਇਆ ਨਾਲ ਮਨ ਵਿਗੜਿਆ ਇਹ ਵਿਗਾੜਨ ਵਾਲੀ ਚੀਜ਼ ਹੈ ਮਾਇਆ ਮਨ ਨੂੰ ਇਹ ਦੱਸੋ ਕਿੱਥੇ ਲਿਖਿਆ ਜਾਂ ਕੋਈ ਅਮੀਰ ਆਦਮੀ ਆਪਣਾ ਮਨ ਸੁਧਾਰ ਕੇ ਦਿਖਾਵੇ ਪੈਸੇ ਦੇ ਕੇ ਕਿਸੇ ਅਬੋਲ ਗੁਣੇ ਅਬੋਲ ਵਪਾਰ ਹੈ ਹਾਂ ਅਬੋਲ ਦਾ ਮਤਲਬ ਹੈ ਪੈਸੇ ਨਾਲ ਨਹੀਂ ਮਿਲਦੀ ਚੀਜ਼ ਮਾਨ ਮਾਇਆ ਜਿਹੜਾ ਹੈਗਾ ਮੈਂ ਫਾਦਰ ਇਹੋ ਲਿਖਿਆ ਫਸਿਆ ਦਾ ਮਾਇਆ ਜੀ ਹੈ ਜੇ ਰਾਜ ਮਾਇਆ ਖੜਾਤੀ ਮਾਨੇ ਫਸ ਜਾਣਾ ਮਾਇਆ ਇਹਦੇ ਰਾਜੋ ਹਟਾਈਏ ਤਾਂ ਰਾਜ ਜਿਹੜੇ ਤੋਨੇ ਕੱਟੇ ਉਸੇ ਰਾਜ ਖੜਾਏ ਹੋਏ ਨੇ ਚੰਗੇ ਬੰਦੇ ਕੱਡੇ ਲੈ ਲੈ ਢੇਰ ਲਾਈ ਜਾਂਦੇ ਤੋੜੋ ਉਸੇ ਰਸਤੇ ਪੂਰੇ ਕੱਡੇ ਸਿੱਟੀ ਜਾਂਦੇ ਲੈ ਲੈ ਕੇ ਇਹ ਤਾਂ ਉਹਨਾਂ ਤੋੜੋ ਤਰਨਾ ਕਿਸੇ ਨੇ ਨਹੀਂ ਹੈ ਮਾਨ ਨੂੰ ਮਾਇਆ ਵਿਗਾੜਨ ਵਾਲੀ ਚੀਜ਼ ਹੈ ਸਮਾਨ ਵਾਲੀ ਚੀਜ਼ ਹੈ ਕਿਉਂ ਮਾਇਆ ਜਦ ਦਲਦਲ ਇੱਕ ਦਲਦਲ ਹੈ ਮਾਇਆ ਦਲਦਲ ਦਲਦਲ ਤੋਂ ਸਾਈਡ ਤੇ ਦੀ ਰਾਹ ਦਾ ਹੁੰਦਾ ਮੂਰੇ ਆਪਣੇ ਦਲਦਲ ਹੈ ਕਿਲੋਮੀਟਰ ਕਿਲੋਮੀਟਰ ਇੱਧਰ ਨੂੰ ਐ ਲੰਬੀ ਦਾ ਕਿਲੋਮੀਟਰ ਲੰਬੀ ਹੈ ਕਿਆ ਅੱਧਾ ਕਿਲੋਮੀਟਰ ਚੌੜੀ ਆਪਾਂ ਜਾਣੇ ਬਾਹਰ ਆਪਾਂ ਦਲਦਲ ਤੋਂ ਬਾਹਰ ਨਹੀਂ ਬੋਲਦੇ ਨਾ ਕਿਨਾਰੇ ਕਿਨਾਰੇ ਉੱਤੇ ਵੀ ਮੁੜ ਜਾਵਾਂਗੇ ਆਪਣਾ ਫੇਰਾ ਫੜ ਲਾਂ ਇਹ ਤਾਂ ਬਾਹਰ ਦੀ ਰਸਤਾ ਹੈ ਉਹ ਕਬੀਰ ਨੇ ਬਾਹਰ ਦੀ ਬਾਟ ਕੀਤੀ ਹੈ ਜਿਨ ਕੀਨੀ ਬਾਹਰ ਬਾਟ ਬਾਹਰ ਦਾ ਬਾਰਾ ਬਣਾਤਾ ਬਾਰਾ ਬਾਟ ਹਾਲੇ ਦਾ ਰਾਰਾ ਰਾਰੇ ਦਾ ਹਾ ਬਣਾਤਾ ਇੱਕ ਕਬੀਰਾ ਨਾਮੁਸ ਹੈ ਕਬੀਰ ਮਾਇਆ ਜੋਲਟੀ ਮੁਸ ਮੁਸ ਲਾਵੇ ਹਾਰ ਸਾਰਿਆਂ ਨੂੰ ਮੁਸਲਾਂ ਦੀ ਠੱਗ ਲੈਂਦੀ ਹੈ ਹੱਟੀ ਲਾਤੀ ਬਕਾਤ ਤੇ ਸਭ ਮਾਇਆ ਬਹਾਤ ਬਕਾਨੋ ਸਾਰੇ ਵੇਚਦੇ ਮਾਇਆ ਬਕਾਉ ਸਭ ਖਰੀਦ ਲੈ ਮਨ ਸਭ ਦੇ ਬੋਲੇ ਹੱਟ ਲਾਤੀ ਹੱਟ ਕੇ ਨੂੰ ਲਾਤੀ ਜਾਉ ਨੂੰ ਵੇਚਦੇ ਸਾਰੇ ਲੈ ਜਾ ਖਰੀਦ ਕੇ ਮਾਇਆ ਨੇ ਫਸਾ ਕੇ ਜਮ ਨੂੰ ਫੜਾਤੇ ਉਸ ਮੁਸ ਲਾਵੇ ਦੁਕਾਨ ਲਾਈ ਹੋਈ ਹੈ ਮੁਰਗੇ ਲਾਉਂਦੇ ਨੇ ਉੱਥੇ ਦੁਕਾਨ ਤੇ ਲਾਏ ਨੇ ਲਾਏ ਵੱਢਣ ਵਾਲੇ ਉਸ ਮੁਸ ਲਾਵੇ ਹਾਟ ਇੱਕ ਕਬੀਰਾ ਨਾਮ ਉਸ ਹੈ ਕਬੀਰ ਵਜ ਗਿਆ ਇੱਕ ਕੇਵਲ ਇੱਕ ਕਬੀਰ ਬਚਿਆ ਨਾ ਉਹ ਸਰਕਾਰ ਮੈਨੂੰ ਨਹੀਂ ਵਿਸਾ ਸਕਦੀ ਜਿਹਨ ਕੀਡੀ ਬਾਹਰ ਬਾਟ ਹਾਂ ਮੈਂ ਗਾਇਆ ਤਾਂ ਪਾਸੇ ਪਾਸੇ ਬਾਹਰ ਬਾਹਰ ਨਿਕਲ ਗਿਆ ਮੈਂ ਪਰਪੰਚ ਨਹੀਂ ਰਜਿਆ ਮੈਂ ਕੋਈ ਮੰਦਰ ਨਹੀਂ ਬਣਾਇਆ ਮੈਂ ਕੋਈ ਲੰਗਰ ਨਹੀਂ ਲਾਇਆ ਮੈਨੂੰ ਡੋਨੇਸ਼ਨ ਦੀ ਲੋੜ ਨਹੀਂ ਪਈ ਮੈਂ ਤਾਂ ਬਚ ਗਿਆ ਜੇ ਕੁਝ ਕਰ ਲੈਂਦਾ ਫਸ ਮੈਂ ਵੀ ਜਾਂਦਾ ਉਸ ਮਾਇਆ ਦੇ ਨਾਲ ਹੀ ਪ੍ਰਚਾਰ ਕਰਨਾ ਚਾਹੁੰਦੇ ਨੇ ਸਿੱਖੀ ਦਾ ਉਹੀ ਮਾਇਆ ਮੰਗਦੇ ਨੇ ਅਰਦਾਸ ਦੇ ਵਿੱਚ ਤਾਂ ਉਹ ਪੁੱਛ ਰਹੇ ਨੇ ਵੀ ਤੇਰਾ ਬਾਕੀ ਸੰਸਾਰ ਦੀਆਂ ਸਾਰੀਆਂ ਵਰਤਾਂ ਤਾਂ ਮਾਇਆ ਧਾਰੀਆਂ ਦੀਆਂ ਨੇ ਤੇਰੀ ਮਤ ਕਿਹੜੀ ਹੈ ਨਾਨਕ ਗੁਰੂ ਪੁੱਛ ਰਹੇ ਨੇ ਤੂੰ ਨਵੀਂ ਜਿਹੜੀ ਆ ਗੱਲ ਕਰਦਾ ਇਹ ਤਾਂ ਕਿਸੇ ਗ੍ਰੰਥ 'ਚ ਲਿਖੀ ਹੋਈ ਨਹੀਂ ਜੇ ਲਿਖੀ ਹੋਈ ਆ ਤਾਂ ਲਿਖੀ ਪਈ ਆ ਕੋਈ ਪੜਦਾ ਹੈ ਨਹੀਂ ਜੇ ਪੜਦਾ ਸਮਝਦਾ ਤਾਂ ਪ੍ਰਚਾਰਦਾ ਹੈ ਨਹੀਂ ਜਿਹੜਾ ਪ੍ਰਚਾਰ ਦਾ ਉਹ ਸਾਡੀ ਛੱਡ ਚਲਾ ਜਾਂਦਾ ਉਹ ਛੱਡ ਜਾਂਦਾ ਉਹ ਦੁਨੀਆ ਨਾਲ ਵੱਖਰਾ ਹੋ ਜਾਂਦਾ ਉਹਨੂੰ ਕੀ ਕਹਿੰਦੇ ਨੇ ਉਹਨੂੰ ਕਹਿੰਦੇ ਨੇ ਪਾਗਲ ਸਦਾਈ ਦੁਬਰਾ ਕਰਾਇਆ ਬੋਰਾਨੋ ਉਹਨੂੰ ਐ ਕਹਿੰਦਾ ਰਿਹਾ ਸੰਸਾਰ ਗੁਰਬਾਤ ਨੂੰ ਭੱਜ ਭੱਜ ਜਾਂਦੇ ਨੇ ਕੋਈ ਮੰਨ ਕੇ ਦਿਖਾਵੇ ਨਾ ਫਿਰ ਸਵਾਲ ਹੈ ਸੋਨਾ ਚਾਂਦੀ ਦੇ ਚੌਰ ਚੜਾਏ ਤੇ ਕੁਝ ਨਹੀਂ ਮਿਲਣਾ ਮਨ ਨੂੰ ਬਦਲ ਕੇ ਦਿਖਾਓ ਮਨ ਵਿੱਚ ਕੇ ਦਿਖਾਓ ਸਾਧੂ ਕੇ ਪਾਸ ਚਾਂਦੀ ਦੇ ਸੋਨਾ ਚੜਾ ਕੇ ਸਤਗੁਰ ਦਾ ਮਨ ਖਰੀਦਣਾ ਚਾਹੁੰਦੇ ਨੇ ਆਪਣਾ ਮਨ ਵੇਚਣ ਦੀ ਬਜਾਏ ਸਤਗੁਰ ਦਾ ਮਨ ਖਰੀਦ ਲਈਏ ਵਾਹ ਬਈ ਬੜੇ ਸਿਆਣੇ ਉਹਨੂੰ ਕਹਿੰਦਾ ਵੀ ਇਹਨੂੰ ਖਰੀਦ ਲਓ ਰਿਸ਼ਵਤ ਦੇ ਕੇ ਪੈਸੇ ਚਾਹੇ ਤਿੰਨ ਨੰਬਰ ਦੇ ਉਹ ਦੋ ਵੀ ਛੱਡ ਕੇ ਚਾਹੇ ਡਾਕਾ ਮਾਰ ਕੇ ਲੈਂਦੇ ਹੁਣ ਚਾਹੇ ਲੋਕਾਂ ਨਾਲ ਨੂੰ ਜੋੜ ਕੇ ਲੈਂਦੇ ਹੁਣ ਪੈਸੇ ਕਿਵੇਂ ਵੀ ਲੈਂਦੇ ਹੁਣ ਇਹਨਾਂ ਪੈਸਾ ਨਾਲ ਗੁਰੂ ਨੂੰ ਖਰੀਦ ਲਈਏ ਇਹ ਸਿੱਖਣ ਮਤ ਮਾਰੀ ਹੋਈ ਆ ਸਭ ਦੀ ਮਤ ਮਾਰਤੀ ਮਾਇਆ ਨੇ ਮਾਇਆ ਮਤ ਮਾਰਨ ਵਾਲੀ ਚੀਜ਼ ਹੈ ਮਾਰਤੀ ਮਾਰੀ ਹੋਈ ਹੈ ਜਿਹਨੇ ਪਰਮਾਤਮਾ ਮਾਰਗ ਤੇ ਚੱਲਣਾ ਬਾਹਰ ਦੀ ਬਾਟ ਕਰ ਲੋ ਸਾਈਡ ਤੇ ਦੀ ਸਾਈਡ ਤੇ ਦੀ ਬਾਟ ਕੀ ਹੁੰਦੀ ਹੈ ਮਾਇਆ ਜਿੱਥੇ ਪਈਆ ਪਈ ਰਹਿਣ ਦੋ ਉਹਦੇ ਨਾਲ ਮੋਹ ਨਾ ਪਾੜੋ ਤੁਰਦੇ ਰਹੋ ਉਹਦੇ ਨਾਲ ਇਹ ਨਾਲ ਉਹਦੇ ਵੱਲ ਬਹੁਤਾ ਧਿਆਨ ਨਾ ਦਿਓ ਘੜਦੀ ਆ ਵੱਧਦੀ ਆ ਕੀ ਕਰਦੀ ਆ ਤੁਸੀਂ ਕਿਹੜਾ ਨਾਲ ਲੈ ਕੇ ਜਾਣੀ ਇੱਥੇ ਹੀ ਮਾਇਆ ਰਹੀ ਇੱਥੇ ਰਹਿਣੀ ਇੱਥੇ ਰਹਿਣੀ ਮਾਇਆ ਤੋਂ ਮਾਇਆ ਨੂੰ ਇਹ ਮਨੋ ਵੀ ਫਸਾਉਣ ਵਾਲੀ ਚੀਜ਼ ਹੈ ਬਸ ਜਿਹਦੇ ਕੋ ਜ਼ਿਆਦਾ ਉਹਦਾ ਸੁਧਣ ਜ਼ਿਆਦਾ ਮਜ਼ਬੂਤ ਹੈ ਮੋਟਾ ਹੈ ਉਹਦੇ ਲੱਤ ਨੂੰ ਬੇੜੀ ਜ਼ਿਆਦਾ ਮਜ਼ਬੂਤ ਪਾਈ ਹੋਈ ਹੈ ਮੋਟਾ ਸੰਭਲ ਪਾਇਆ ਹੈ ਜਿਹਦੇ ਕੋਲ ਮਾਇਆ ਜ਼ਿਆਦਾ ਹੈ ਤਾਂ ਥੋੜੀ ਉਹਦਾ ਸੰਗਲ ਪਤਲਾ ਸੰਗਲੇ ਨਹੀਂ ਪੈਣ ਦੇਣਾ ਜਿੱਦਾਂ ਹੀ ਖੋਲ ਕੇ ਲੋ ਸੰਗਲ ਪੈਣੇ ਚਾਹੁੰਦੇ ਹੀ ਗਲ 'ਚ ਸੰਗਲ ਨਹੀਂ ਪੈਣ ਦੇਣਾ ਸੰਗਲ ਬਣ ਕੇ ਗਲ 'ਚ ਨਾ ਪੈ ਜਾਵੇ ਬਹੁਤ ਸੰਗਲ ਬਣ ਕੇ ਪੈ ਗਈ ਗਲ 'ਚ ਜਿਹਨ ਬਹੁਤ ਹੈ ਕਹੇ ਬੈਸੋ ਕਹ ਰਹੀ ਹੈ ਬਾਲੇ ਕਹੇ ਬੈਸੋ ਕਹਿ ਰਹੀਏ ਬਾਲੇ ਕਹਿ ਰਹੇ ਬਾਲੇ ਬਾਲੇ ਤੂੰ ਕਹਿਣਾ ਮੈਂ ਸੱਚ ਦੀ ਗੱਲ ਕਰਦਾ ਸੰਸਾਰ ਦੇ ਸੱਚ ਬਾਰੇ ਸਾਨੂੰ ਨਹੀਂ ਪਤਾ ਕੋਈ ਸੱਚ ਤਾਂ ਪਰਮੇਸ਼ਰ ਦੇ ਵਾਸਤੇ ਆਇਆ ਹੈ ਲੋਕ ਸੱਚ ਕਹੂੰ ਅਰਦਾਸ ਹਮਾਰੀ ਉਹ ਸੰਤ ਬਲਾ ਜਨਾ ਵਰਗਾ ਮੈਂ ਸੱਚ ਕੀ ਹੈ ਉਹਦੀ ਉਹ ਦੱਸ ਰਿਹਾ ਸੰਸਾਰ ਨੂੰ ਸੱਚ ਕੀ ਹੈ ਯਾਨੀ ਪਰਮੇਸ਼ਰ ਕੀ ਹੈ ਉਹਦੇ ਬਾਰੇ ਦੱਸ ਰਿਹਾ ਐਡੀ ਵੱਡੀ ਗੱਲ ਕੌਣ ਦੱਸ ਦੂਗਾ ਪਰਮੇਸ਼ਰ ਤਾਂ ਇੱਕ ਪਹਿਲੀ ਬਣਿਆ ਹੋਇਆ ਸੰਸਾਰ ਵਾਸਤੇ ਬੁਝਾਰਤ ਬਣਿਆ ਹੋਇਆ ਸੰਸਾਰ ਵਾਸਤੇ ਉਹ ਜਵਾਬ ਕਹਿ ਰਿਹਾ ਵੀ ਮੈਂ ਸੱਚ ਬਾਰੇ ਦੱਸ ਰਿਹਾ ਡੇਢ ਡੇਢ ਸਵਾ ਸਵਾ ਸਾਲ ਦੇ ਪੁਰਾਣੇ ਬੁੱਢਿਆਂ ਜਿਨ੍ਹਾਂ ਨੇ ਜ਼ਿੰਦਗੀ ਝੱਕ ਮਾਰ ਲਈ ਕਹਿੰਦੇ ਕਿੱਥੋਂ ਆ ਗਏ ਐ ਤਾਂ ਕੋਈ ਬੰਦਾ ਹੀ ਨਹੀਂ ਹੈ ਉਹਨਾਂ ਨੇ ਫਿਰ ਪੁੱਛਿਆ ਵੀ ਤੇਰਾ ਗੁਰੂ ਕੌਣ ਹੈ ਬਾਰ ਕੌਣ ਹੈ ਨਾਮ ਕੀ ਹੈ ਤੋ ਕੀ ਹੈ ਫਿਰ ਪੁੱਛਿਆ ਕਹਾਂ ਦਾ ਹੈ ਕਹਿ ਬੈਸੋ ਕਹਿੰਦੇ ਜਦ ਤੂੰ ਬੈਠਦਾ ਸਮਾਧੀ 'ਚ ਫਿਰ ਅਜਾ ਮਨ ਟਿਕਦਾ ਮਨ ਨੂੰ ਕਿਹਦੇ ਨਾਲ ਜੋੜ ਕੇ ਟਿਕਾਉਣਾ ਹੈ ਪੈਸੋ ਦਾ ਮਤਲਬ ਇਹ ਸਰੀਰ ਕਰਕੇ ਬਹਿਣਾ ਸਰੀਰ ਕਰਕੇ ਬੈਠਣਾ ਮਤਲਬ ਇਹ ਉਹਦਾ ਜਦ ਸਰੀਰ ਕਰਕੇ ਵੀ ਬਹਿੰਦੇ ਤੇ ਜੋਗੀ ਸਮਾਧੀ ਨੂੰ ਕਹਿੰਦੇ ਜਾਂ ਅਸੀਂ ਬਹਿ ਰਹੇ ਹਾਂ ਕਿਸੇ ਚੀਜ਼ ਨਾਲ ਮਨ ਜੋੜਦੇ ਹਾਂ ਤੂੰ ਕਿਹੜੀ ਚੀਜ਼ ਨਾਲ ਮਨ ਜੋੜ ਕੇ ਬੈਠ ਕਹਿ ਰਹੀ ਹੈ ਬਾਲੇ ਕਿਵੇਂ ਜੁੜਿਆ ਰਹਿਣਾ ਹਰ ਵਕਤ ਤੂੰ ਕਹੇ ਆਵੋ ਕਹੇ ਜਾਓ ਫਿਰ ਆਵੋ ਜਾਓ ਤੇ ਰੱਖੋ ਆਉਣ ਜਾਣ ਦਾ ਕੀ ਹੈ ਬਾਹਰ ਵੀ ਧਿਆਨ ਜਾਂਦਾ ਹੈ ਮੈਂ ਅੰਦਰ ਵੀ ਆਉਂਦਾ ਧਿਆਨ ਸਮਾਧੀ 'ਚ ਵੀ ਜਾਈਦਾ ਲੀਨ ਹੋਈਦਾ ਤੇ ਬਾਹਰ ਵੀ ਗੱਲਾਂ ਵੀ ਕਰੀ ਦੀਆਂ ਨੇ ਇਦਾਂ ਨੂੰ ਕਿਵੇਂ ਕਰ ਲੈਂਦਾ ਇਹਦੇ ਬਾਰੇ ਦੱਸ ਨਾਨਕ ਬੋਲਿਆ ਸੁਣ ਬੈਰਾਗੀ ਕਿਹਾ ਤੁਹਾਰਾ ਰਹੋ ਨਾਨਕ ਨੂੰ ਕਹਿੰਦੇ ਨੇ ਬੈਰ ਉਹ ਬੈਰਾਗੀ ਬੈਰਾਗੀ ਕਹਿ ਰਹੇ ਨੇ ਨਾ ਬੈਰਾਗੀ ਕਹਿ ਰਹੇ ਨੇ ਤੇਰੇ ਅੰਦਰ ਕਲਪਨਾ ਨਹੀਂ ਹੈ ਤਾਂ ਇਹ ਉਹ ਸਮਝ ਗਏ ਐਂਦੀ ਗੱਲ ਸਮਝ ਗਏ ਕਿ ਸਾਡੇ ਨੂੰ ਬਾਹਰ ਬੈਰਾਗੀ ਕਹਿ ਰਹੇ ਨੇ ਇਹ ਰਾਗੀ ਨਹੀਂ ਹੈ ਤੂੰ ਬੈਰਾਗੀ ਹੈ ਨਾਨਕ ਦਾ ਰਾਗੀ ਹੈ ਬੈਰਾਗੀ ਕਹਿ ਰਹੇ ਨੇ ਨਾਨਕ ਦਾ ਗਾਉਂਦਾ ਨਾਲ ਮਰਦਾ ਮਰਦਾਨਾ ਪਰ ਨਾਨਕ ਨੂੰ ਬੈਰਾਗੀ ਕਹਿ ਰਹੇ ਨੇ ਉਹ ਰਾਗੀ ਨਹੀਂ ਕਹਿ ਰਹੇ ਹੁਣ ਗੁਰਬਾਣੀ ਗਾਉਣ ਵਾਲੇ ਕਹਿੰਦੇ ਅਸੀਂ ਰਾਗੀ ਹਾਂ ਨਾਨਕ ਰਾਗੀ ਨਹੀਂ ਆ ਨਾਨਕ ਬੈਰਾਗੀ ਹੈ ਔਰ ਕੀਰਤਨੀ ਹੈ ਉਹ ਤਾਂ ਕੀਰਤਨੀ ਹੈ ਰਾਗੀ ਕਿਉਂ ਨਹੀਂ ਕਹਿ ਰਹੇ ਸਦ ਬੈਰਾਗੀ ਕਾਹਦੇ ਕਹਿ ਰਹੇ ਨੇ ਜਿਹੜਾ ਰਾਗ ਦੇ ਵਿੱਚ ਰਾਗ ਪ੍ਰਧਾਨ ਹੈ ਜਿੱਥੇ ਉੱਥੇ ਰਾਗੀ ਹੈ ਜਿੱਥੇ ਨਾਮ ਪ੍ਰਦਾਨ ਹੈ ਉੱਥੇ ਬੈਰਾਗੀ ਹੈ ਚਿੱਤ ਗਾਉਂਦਾ ਹੈ ਕਿ ਮਨ ਗਾਉਂਦਾ ਜੇ ਤਾਂ ਚਿੱਤ ਦੇ ਲੈਵਲ ਤੇ ਗਾਉਂਦਾ ਅੰਤਰਾਤਮਾ ਦੇ ਲੈਵਲ ਤੇ ਗਾਉਂਦਾ ਫਿਰ ਤਾਂ ਨਾਮ ਪ੍ਰਦਾਨ ਫਿਰ ਅਰਥ ਬੋਧ ਦੀ ਗੱਲ ਹੈ ਕਹਿ ਕੀ ਰਿਹਾ ਕਿਹਨੂੰ ਕਹਿ ਰਿਹਾ ਫਿਰ ਤਾਂ ਜੋ ਅਨੰਦ ਮਿਲਦਾ ਫਿਰ ਤਾਂ ਨਾਮ ਰਸ ਮਿਲਦਾ ਹੈ ਜੇ ਰਾਗ ਪ੍ਰਧਾਨ ਰੱਖ ਕੇ ਗਾ ਰਿਹਾ ਫਿਰ ਕੰਨ ਰਸ ਮਿਲਦਾ ਕੰਨ ਰਸ ਮੂੰਹ ਦਾ ਕਹਿਆ ਬਾਉ ਫਿਰ ਮੂੰਹ ਦਾ ਕਹਿਆ ਬਾਉ ਹੈ ਜੋ ਮੂੰਹ ਚੋਂ ਆਵਾਜ਼ ਆਈ ਹੈ ਬਾਉ ਹੈ ਹਵਾ ਹੈ ਹਵਾ ਨਿਕਲ ਜੂ ਵਿੱਚ ਕੋ ਜਿਹੜੀ ਉਹਦੇ ਰਾਗ ਹੈ ਵਿੱਚ ਟਿਊਨ ਹੈ ਵਿੱਚ ਉਹਦੇ ਨਾਮ ਰਸ ਨਹੀਂ ਹੈ ਹੁਣ ਜੋ ਇਹ ਗਾਉਂਦੇ ਨੇ ਰਾਗੀ ਉਹਦੇ ਪੱਲੇ ਬਬਲ ਰੁਕੀ ਪੈਂਦਾ ਹੈ ਸਿਰਫ ਟਿਊਨ ਬੱਲੇ ਪੈਦੇ ਆ ਜੇ ਕੁਝ ਬਹੁਤ ਵਧੀਆ ਗਾਇਆ ਕੀ ਗਾਇਆ ਕਿਹੜੇ ਸ਼ਬਦ ਗਾਏ ਨਹੀਂ ਆ ਕਿਉਂ ਵੀ ਉਹ ਕਦੇ ਨਹੀਂ ਆ ਸ਼ਬਦ ਨਹੀਂ ਆਦ ਉਹਦੇ ਅਰਥ ਨਹੀਂ ਆਦ ਫਿਰ ਸੁਣਿਆ ਕੀ ਤੁਸੀਂ ਕੀਰਤਨ ਚ ਲੈ ਕੇ ਕੀ ਆਏ ਹੋ ਕੰਨ ਰਸ ਉਦੋਂ ਉਦੋਂ ਰਸੀ ਵਜਾ ਵਜਾ ਬੰਦ ਹੋ ਗਿਆ ਰਸੀ ਬੰਦ ਹੋ ਗਿਆ ਉੱਥੇ ਰਹਿ ਗਿਆ ਇਹ ਰਾਗੀ ਨੇ ਕਿਆ ਤੁਮਾਰਾ राहु ਨਾਨਕ ਰਾਗੀ ਨਹੀਂ ਨਾਨਕ ਬੈਰਾਗੀ ਹੈ ਕੀਰਤਨੀ ਹੈ ਇਹ ਉਧਰ ਬੈਠਾ ਕੀਤੀ ਸੀ ਜੋਗੀ ਨਾਨਕ ਨੂੰ ਰਾਗੀ ਨਹੀਂ ਕਹਿ ਰਹੇ ਮੰਨ ਰਹੇ ਬੈਰਾਗੀ ਮੰਨ ਰਹੇ ਨੇ ਹੋਣਾ ਜੀ ਬੈਰਾਗੀ ਤੁਸੀਂ ਬਣ ਗਏ ਰਾਗੀ ਰਾਗੀ ਤਾਂ ਰੋਗੀ ਹੁੰਦੇ ਨੇ ਨਾਨਕ ਰੋਗੀ ਨਹੀਂ ਹੈ ਰੋਗ ਰਹਿਤ ਮੇਰਾ ਸਤਗੁਰ ਜੋਗੀ ਨਾਨਕ ਆਪਣੇ ਸਤਗੁਰ ਨਾਲ ਜੁੜਿਆ ਹੋਇਆ ਹੈ ਉਹ ਰੋਗ ਰਹਿਤ ਹੈ ਰਾਗ ਰਹਿਤ ਹੈ ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਦੇਖੋ ਜੇ ਰਾਗ ਨਹੀਂ ਹੈ ਤਾਂ ਰੋਗ ਨਹੀਂ ਹੈ ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਪਹਿਲਾਂ ਰਾਗ ਆਇਆ ਨਾ ਫਿਰ ਰੰਗ ਰੂਪ ਰੇਖ ਆਇਆ ਨਾ ਤਿੰਨ ਆਏ ਫਿਰ ਕੀ ਆਇਆ ਰੋਗ ਨਾ ਸੋਗਨ ਭੋਗਨ ਪੈ ਹੈ ਚਾਰ ਪਹਿਲਾਂ ਨੇ ਚਾਰੇ ਪਿੱਛੋਂ ਦੁਪਰਵਾਰ ਵਾਰ ਨੇ ਚਾਰੇ ਜੇ ਰਾਗ ਹੈ ਤਾਂ ਰੋਗ ਹੈ ਜੇ ਰਾਗ ਨਹੀਂ ਤਾਂ ਰੋਗ ਨਹੀਂ ਜੇ ਰਾਗ ਹੈ ਤਾਂ ਰੋਗ ਹੈ ਰਾਗ ਨਾ ਜੇ ਰਾਗ ਨਹੀਂ ਹੈ ਰੰਗ ਨਾ ਰੰਗ ਵੀ ਨਹੀਂ ਹੈ ਸੰਸਾਰੀ ਕੋਈ ਨਹੀਂ ਅੱਖਾਂ ਨੂੰ ਦੇਖਣ ਦਾ ਕੋਈ ਰੰਗ ਨਹੀਂ ਖੋਪੜੀ ਦੇ ਵਿੱਚ ਬੈਠ ਕੇ ਦੇਖਣ ਦਾ ਕੋਈ ਰੰਗ ਨਹੀਂ ਆਨੰਦ ਰਹਿਣ ਦਾ ਕੋਈ ਰੰਗ ਨਹੀਂ ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਫਿਰ ਰੋਗ ਸੋਗ ਭੋਗ ਔਰ ਪੈ ਚਾਰ ਮਿੰਟ ਦੇ ਵਿੱਚ ਬਰਾਗੀ ਦੇ ਬਟੇ ਹੁੰਦੇ ਨੇ ਰਾਗੀ ਦੇ ਨਹੀਂ ਬਟੇ ਹੋਏ ਇੱਕ ਵੀ ਦੇ ਚਾਰੇ ਬਟੇ ਹੋਏ ਨੇ ਰਾਗੀ ਇੱਕ ਦਿਖਾਉਜੀ ਦਾ ਬਟਿਆ ਹੋਇਆ ਇਹ ਆ ਤੁਹਾਡਾ ਰਾਮ ਸੁਣਨ ਵਾਲਾ ਕਿਸੇ ਦਾ ਹੋਇਆ ਉਹ ਦਿਖਾਓ ਕਿਹਦਾ ਬਟਿਆ ਕੀ ਕਰ ਰਹੇ ਹੋ ਡਿਪਰੈਸ਼ਨ ਕਿਉਂ ਆ ਲੋਕਾਂ ਨੂੰ ਸਿਖਾਉਣ ਉਹ ਸਿੱਖਦਾ ਡਿਪਰੈਸ਼ਨ ਨਾਲ ਮਰੇ ਜਾਂਦੇ ਨੇ ਦਵਾਈਆਂ ਨੀਂਦ ਨਹੀਂ ਆਉਂਦੀ ਰਾਤ ਨੂੰ ਤੁਸੀਂ ਕਹਿੰਦੇ ਹੋ ਜੀ ਕੀਰਤਨ ਦਰਬਾਰਾ ਨੂੰ ਅੰਤਰੀ ਜਾਣ ਜੋੜੀ ਰੋਗ ਵੱਡ ਰਹੇ ਨੇ ਰਾਗੀ ਰੋਗ ਪ੍ਰਚਾਰਕ ਰੋਗ ਗੁਰੂ ਘਰ ਤੋਂ ਰੋਗ ਵੱਡ ਰਹੇ ਨੇ ਰਾਗੀ ਰੋਗ ਵੱਡ ਰਹੇ ਨੇ ਪ੍ਰਚਾਰਕ ਰੋਗ ਵੱਡ ਰਹੇ ਨੇ ਲੋਭ ਬਹੁਤ ਵੱਡਾ ਰੋਗ ਹੈ ਉਹ ਬਹੁਤ ਵੱਡਾ ਰੋਗ ਹੈ ਵਕਾਰ ਵੱਡ ਰਹੇ ਵਕਾਰ ਘਟਾਉਣ ਤੇ ਵਕਾਰ ਵਧਾ ਰਹੇ ਇਹ ਤਾਂ ਹੋ ਰਿਹਾ ਨਾਨਕ ਆਖੇ ਸੁਣ ਬੈ ਰਾਗੀ ਕਿਆ ਤੁਮਾਰਾ ਰਾਹੋ ਕਿਆ ਤੁਮਾਰਾ ਰਾਹੋ ਤੇਰਾ ਰਾਹ ਕੀ ਹੈ ਇਹਦਾ ਪਤਾ ਨਾਨਕ ਦਾ ਰਾਹ ਵੱਖਰਾ ਕੋਈ ਉਸ ਵੇਲੇ ਸਿੱਧਾ ਨੂੰ ਵੀ ਪਤਾ ਨਹੀਂ ਇਹ ਰਾਹ ਕਿਹੜਾ ਨਵਾਂ ਨਵਾਂ ਉਹਨਾਂ ਨੇ ਪਹਿਲੀ ਵਾਰ ਸੁਣਿਆ ਇਹ ਜਦ ਵੀ ਪ੍ਰਗਟ ਹੁੰਦਾ ਨਵਾਂ ਹੀ ਹੁੰਦਾ ਜਦ ਸਿੱਧ ਕਹਿੰਦਾ ਨਾ ਕਿਆ ਤੁਮਾਰਾ ਰਹੋ ਅੱਜ ਇਹ ਵੀ ਕਹਣਗੇ ਕਿਆ ਉੱਥੇ ਵੀ ਕਿਆ ਉਲਟੀ ਗੱਲ ਹੋ ਰਿਹਾ ਕੰਮ ਤੇ ਚਲਾਈ ਉਹਨੂੰ ਜਦ ਗੁਰੂ ਅੰਗਦ ਦੇਵ ਨੇ ਪਬਲਿਕ ਦੇ ਵਿੱਚ ਗੱਲ ਲਿਆਂਦੀ ਗੁਰੂ ਨਾਨਕ ਨੇ ਪਬਲਿਕ ਦੇ ਵਿੱਚ ਨਹੀਂ ਲੈ ਕੇ ਆਂਦੀ ਗੱਲ ਉਹਨਾਂ ਨੇ ਵੱਡਿਆ ਵੱਡਿਆ ਨਾਲ ਰੱਖੀ ਗੱਲ ਅਜੋਗਿਆਂ ਨਾਲ ਰੱਖੀ ਹੈ ਜੋਗੀ ਪੁੱਛ ਰਹੇ ਨੇ ਕਿਆ ਤੁਮਾਰਾ ਰਹੋ ਸੀ ਉਗਲਿਆਂ ਨੂੰ ਮਨਾ ਕੇ ਥੱਲੇ ਆਪੇ ਆਪੇ ਗੱਲ ਨੂੰ ਸਾਰੇ ਕਰੀਏ ਮੈਂ ਇਕੱਲਾ ਕਰੂੰਗਾ ਸਾਰੇ ਵਿਰੋਧ ਕਰਨਗੇ ਕੀ ਫਾਇਦਾ ਪਹਿਲੇ ਇਹਨਾਂ ਨੂੰ ਬਣਾਈਏ ਸਾਰੇ ਸਾਰੇ ਉੱਤੇ ਵਾਲੇ ਬਣਾ ਕੇ ਜਿੱਤੇ ਗੁਰੂ ਅੰਗਦ ਨੇ ਇਹ ਗੱਲ ਸ਼ੁਰੂ ਕੀਤੀ ਹੈ ਨਾ ਥੱਲੇ ਫਿਰ ਹੋ ਰਿਹਾ ਗੰਗ ਭਾਈਆਂ ਨੂੰ ਪਬਲਿਕ ਨੂੰ ਫੇਰ ਪਤਾ ਲੱਗਿਆ ਇਹ ਤਾਂ ਗੱਲੇ ਸਾਰੀ ਉਲਟਾ ਤੇ ਜੋਗੀ ਸਾਰੇ ਪਾਗਲ ਨੇ ਪੰਡਤ ਤਾਂ ਬਹੁਤ ਹੈ ਪੰਡਤ ਨੂੰ ਉਹਦਾ ਲੋਕ ਸਮਝਦੇ ਸੀਗੇ ਵੀ ਲੋਭੀ ਆਏ ਹੈ ਉਹ ਹੈ ਪਰ ਧਾਰਮਿਕ ਬੰਦਾ ਹੀ ਨਹੀਂ ਹੈ ਧਰਮ ਦੀ ਲਾਈਨ ਹੈ ਨਹੀਂ ਹੈ ਇਹ ਇਹ ਬਾਅਦ ਪਤਾ ਲੱਗਿਆ ਜੋਗੀਆਂ ਦਾ ਪਰਦਾ ਚੱਕਦਾ ਵੀ ਧਾਰਮਿਕ ਬੰਦੇ ਹੀ ਨਹੀਂ ਹੈ ਤਪ ਹੁੰਦਾ ਹੀ ਨਹੀਂ ਤਪ ਹੋਰ ਹੈ ਅੱਜ ਸਾਡੇ ਕੋਲ ਦੋ ਤਰ੍ਹਾਂ ਦਾ ਹੈ ਪੰਡਤ ਵਾਲਾ ਔਰ ਜੋਗੀਆਂ ਵਾਲਾ ਵਿਕਸ ਹੈ ਮਿਕਸ ਕੀਤਾ ਹੈ ਬੜਾ ਵੀ ਸਾਡੇ ਕੋਲ ਹੈ ਸਮਾਧੀ ਵੀ ਹੈ ਤੇ ਦੋਏ ਗੱਲਾਂ ਜਿਹੜਾ ਅਜਿਹਾ ਨੂੰ ਵੈਗਰੂ ਨੂੰ ਰਟਣ ਜੋਗ ਹੈ ਯੋਗੀ ਹੋਣਾ ਰਾਮ ਰਾਮ ਪੰਡਤਾਂ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਹੋਰ ਕੋਈ ਸਮਾਧੀ ਦੀ ਗੱਲ ਕਰ ਰਿਹਾ ਉਹ ਤਰਮਾਲੇ ਵਾਲਾ ਉਹ ਸਮਾਧੀ ਦੀ ਗੱਲ ਕਰ ਰਿਹਾ ਸਮਾਧੀ ਹੁੰਦੀ ਕੀ ਹੈ ਸਮਾਧੀ ਦਾ ਸਾਇਦ ਕੇ ਕਿਹਾ ਸੁਪਨਾ ਬੰਦ ਕਰਨਾ ਹੈ ਜੇ ਜਗਾ ਉਹ ਉਹਦੇ ਸੁਪਨਾ ਬੰਦ ਹੋ ਜੂਗਾ ਮੁੜ ਕੇ ਆਉਂਦਾ ਹੀ ਨਹੀਂ ਸੁਪਨਾ ਬੰਦ ਕਰਕੇ ਦਿਖਾਓ ਤੁਸੀਂ ਦੂਏ ਕੰਮ ਕਰ ਦੋ ਇੱਕ ਆਦਮੀ ਨੂੰ ਸੁਪਨਾ ਆਉਂਦਾ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਸੁਪਨਾ ਆਉਂਦਾ ਉਹਨੂੰ ਉਹਨੂੰ ਵੀ ਨਹੀਂ ਪਤਾ ਸੁਪਨਾ ਆਉਂਦਾ ਜੇ ਬਲਾ ਹੁਣ ਹੁਣ ਪਤਾ ਲੱਗ ਜਾਂਦਾ ਸੁਪਨੇ ਦਾ ਹੁਣ ਕਈ ਮਸ਼ੀਨਾਂ ਬਣ ਗਈ ਐਵੇਂ ਕੋਈ ਕਿਸੇ ਨੂੰ ਪਤਾ ਹੋਵੇ ਸੁਪਨਾ ਸੁਪਨਾ ਉਹਨਾਂ ਨੇ ਦੇਖਿਆ ਨਹੀਂ ਜਾਗਦੇ ਸੀ ਤਾਂ ਸੁਪਨਾ ਬਗੈਰ ਜਗਾਇਆ ਤਾਂ ਉਹਦਾ ਕਿਵੇਂ ਹੁੰਦਾ ਜੂ ਸੁਪਨੇ ਕੋਈ ਆਦਮੀ ਬਰੜਾ ਰਿਹਾ ਤੁਸੀਂ ਉਹਨੂੰ ਹਟਾਉਣਾ ਹੁਣ ਤੇ ਕਿਵੇਂ ਹਟਾਉਂਗੇ ਹਟਾ ਕੇ ਦਿਖਾਓ ਬਿਨਾਂ ਜਗਾਇਆ ਬਿਨਾਂ ਹਟਦਾ ਬਸ ਫਿਰ ਇਹ ਸੁਪਨੇ ਦਾ ਸੰਸਾਰ ਹੈ ਜਿਹੜਾ ਜਾਗੇ ਤੇ ਬਿਨਾਂ ਸੰਸਾਰ ਦਾ ਸੁਪਨਾ ਹਟਦਾ ਨਹੀਂ ਕਲਪਨਾ ਹਟਦੀ ਨਹੀਂ ਇਸ ਕਰਕੇ ਜਾਗ ਲੈ ਰੇ ਮਨ ਜਾਗ ਚੋਗਾ ਜੋ ਤਨ ਪਜਾ ਸੰਗ ਕੋਈ ਸੰਗ ਨਾ ਹੋਆ ਆ ਸਰੀਰ ਨਹੀਂ ਸੰਗ ਜਾਣਾ ਐ ਸਰੀਰ ਵਰਗਾ ਸਰੀਰ ਲਈ ਫਿਰਦਾ ਸੁਪਨੇ ਸੁਪਨੇ ਜੀ ਵੀ ਇਹਦੇ ਵਰਗਾ ਲਈ ਫਿਰਦਾ ਇਹ ਇਹਦੇ ਨੂੰ ਸਰੀਰ ਇਹਦੇ ਨੂੰ ਸਰੀਰ ਮੰਨਿਆ ਹੈ ਤਾਂ ਇਹ ਉਹ ਜਿਹਾ ਸਰੀਰ ਦਾ ਸੁਪਨੇ ਜੋ ਬਣਿਆ ਹੈ ਇਹਦੇ ਵਰਗਾ ਸਰੀਰ ਨਹੀਂ ਹੈ ਅੰਦਰਲਾ ਬਿਲਕੁਲ ਇਹਦੇ ਨਾਲ ਕੋਈ ਸਬੰਧ ਨਹੀਂ ਹੁਣ ਸੁਪਨੇ ਚ ਕਿਉਂ ਆਇਆ ਜਾਂ ਬਣਿਆ ਹੋਇਆ ਹੋਇਆ ਜਾਂ ਬਣਿਆ ਹੋਇਆ ਹੋਈ ਹੈ ਜਾਣਦੇ ਹੀ ਸਾਨੂੰ ਉਹਨੂੰ ਜਾਣਦੇ ਹੀ ਜਿਹੜਾ ਉਹਨੂੰ ਜਾਣੂਗਾ ਨਾ ਉਹ ਗੱਲ ਫਿਰ ਪਤਾ ਲੱਗੂ ਕਿਆ ਤੁਹਾਡਾ ਰਾਹੋ ਤੇਰਾ ਰਾਹ ਕਿਹੜਾ ਵੀ ਇਹ ਕੋਈ ਵੱਖਰਾ ਰਾਹ ਹੈ ਲੋਕ ਦਾ ਕਾਦੇ ਨਾਲ ਜੁੜ ਕੇ ਬਹਿਣਾ ਕਿ ਕਿਹਦੇ ਚੀਜ਼ ਨਾਲ ਜੁੜਿਆ ਰਹਿਣਾ ਇੱਕੋ ਅਵਸਥਾ ਟਿਕਿਆ ਕਿਵੇਂ ਰਹਿ ਸਕਦਾ ਕਿਵੇਂ ਰਹਿ ਸਕਦਾ ਕਾਲ ਅੱਜ ਵਿਦਵਾਨ ਵੀ ਨਹੀਂ ਬਣਦੇ ਉਦੋਂ ਜੋਗੀ ਵੀ ਨਹੀਂ ਬਣਦੇ ਕਿਉਂਕਿ ਜੋਗ ਬੱਤੇ ਆ ਸਾਡੇ ਕੋਲ ਸਿੱਖਾਂ ਕੋਲ ਜੋਗ ਦਰਸ਼ਨ ਦੇ ਨਾਲ ਅਰਥਾਈ ਹੋਈ ਹੈ ਬਣ ਸ਼ਬਦ ਜੋਗੀਆਂ ਦਾ ਸ਼ਬਦ ਗੁਰੂ ਸਰ ਤੁਰ ਜੇਲਾ ਜੋਗੀਆਂ ਨੂੰ ਕਹੇ ਸ਼ਬਦ ਸੁਣ ਦੀ ਗੱਲ ਜੋਗੀਆਂ ਨਹੀਂ ਸਾਡੇ ਉਹ ਵੀ ਨਹੀਂ ਕਹਿ ਰਹੇ ਸੀ ਵੀ ਮੰਨ ਰਹੇ ਜਿੱਦਾਂ ਗੁਰਬਾਣੀ ਸਮਝ ਲਈ ਉਹਨਾਂ ਕਹਾਂਗੇ ਸੰਭਵ ਫਿਰ ਦੱਸਾਂਗੇ ਕੀ ਹੈ ਇਹ ਤਾਂ ਗੱਲ ਸਮਝ ਨਹੀਂ ਆਈ ਹੋਈ ਸੀ ਹਾਂਜੀ